ਆਖਣ ਜੋਰ ਚੁੱਪੇ ਨਹੀਂ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਆਖਣ ਜੋਰ ਚੁੱਪੇ ਨਹੀਂ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਗੱਲ ਆ ਗਈ ਜੋਰ ਦੀ ਅਸਲ ਜੋਰ ਦਾ ਮਤਲਬ ਹੈ ਜਿਹੜਾ ਕੋਈ ਭਗਤੀ ਕਰਦਾ ਨਾ ਭਗਤੀ ਕਹਿੰਦੇ ਨੇ ਭਗਤੀ 'ਚ ਸ਼ਕਤੀ ਹੁੰਦੀ ਹੈ ਸ਼ਕਤੀ ਤਾਂ ਹੁੰਦੀ ਹੈ ਭਗਤੀ ਜ਼ਰੂਰ ਪਰ ਕਹੇ ਜੀ ਸ਼ਕਤੀ ਹੁੰਦੀ ਹੈ ਕਿਹੋ ਜੀ ਸ਼ਕਤੀ ਇਹੋ ਜੀ ਸ਼ਕਤੀ ਨਹੀਂ ਹੁੰਦੀ ਜੀ ਕੁਦਰਤ ਨੂੰ ਅਸੀਂ ਪਲਟ ਦਈਏ ਕੋਈ ਕੋਈ ਕੁਦਰਤ ਦਾ ਕਾਨੂੰਨ ਪਲਟ ਦਈਏ ਮਹਾ ਸ਼ਕਤੀ ਨਾਲ ਟਕਰਾਉਣ ਵਾਲੀ ਸ਼ਕਤੀ ਨਹੀਂ ਸੁਪਰੀਮ ਸ਼ਕਤੀ ਹੈ ਜੀ ਹੁਕਮ ਦੀ ਉਹਦੇ ਨਾਲ ਟਕਰਾਉਣ ਵਾਲੀ ਕੋਈ ਸ਼ਕਤੀ ਨਹੀਂ ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਕੁਦਰਤ ਨੂੰ ਬਦਲ ਦੇਣ ਵਾਲੀ ਸ਼ਕਤੀ ਪੈਦਾ ਹੁੰਦੀ ਇਹ ਗਲਤ ਹੈ ਬਿਲਕੁਲ ਗਲਤ ਜਿਹਦੀ ਭਗਤੀ ਕਰਨੀ ਹੈ ਰਾਜੇ ਦੀ ਜਾਗਰੂਸੀ ਕਰਕੇ ਤਾਂ ਹਲਕਾਰੀ ਮਿਲੀ ਰਾਜੇ ਦੇ ਵਿਰੋਧ ਜਦੋਂ ਕਰੋਗੇ ਧਰਤੀ ਨਾਲ ਮਾਰੂਗਾ ਚੱਕ ਉਹ ਜਿੱਥੋਂ ਸ਼ਕਤੀ ਲਈ ਆ ਉਹਦਾ ਵਿਰੋਧ ਜਦੋਂ ਕਰੋਗੇ ਫਿਰ ਸ਼ਕਤੀ ਤੁਹਾਡੇ ਕੋਲ ਰਹੂਗੀ ਇਹ ਬਹੁਤ ਵੱਡਾ ਪੁਆਇੰਟ ਹੈ ਸਾਰੇ ਧਰਮ ਇੱਥੋਂ ਹੀ ਦਿਸ਼ਾਹੀਨ ਹੋ ਜਿੱਥੋਂ ਸ਼ਕਤੀ ਮਿਲੀ ਆ ਉਹਦਾ ਵਿਰੋਧ ਕਿਵੇਂ ਕਰ ਦੋਗੇ ਤੁਸੀਂ ਪਰਮੇਸ਼ਰ ਤੋਂ ਸ਼ਕਤੀ ਲਈ ਆ ਪਰਮੇਸ਼ਰ ਦਾ ਹੀ ਤੁਸੀਂ ਵਿਰੋਧ ਕਰ ਦੋ ਸ਼ਕਤੀ ਰਹਿ ਜੂ ਤੁਹਾਡੇ ਕੋਲ ਨਾਲੇ ਕਹਿੰਦੇ ਉਹ ਸਰਵ ਸ਼ਕਤੀਮਾਨ ਹੈ ਸਰਵ ਸ਼ਕਤੀਮਾਨ ਦਾ ਵਿਰੋਧ ਕਰਕੇ ਮੈਂ ਤੁਹਾਡਾ ਤੁਹਾਨੂੰ ਛੱਡੂਗਾ ਨਰਕ 'ਚ ਭੇਜ ਦੂੰ ਵਿਰੋਧ ਕਰਕੇ ਅੱਗੇ ਨਰਕ ਵਿੱਚ ਗਏ ਸੀ ਭਗਤੀ ਕਰਕੇ ਜੇ ਵਿਰੋਧ ਕਰੋਗੇ ਨਾ ਜੇ ਤਬੋ ਰਾਜ ਮਿਲੂਗਾ ਤਾਂ ਰਾਜੋ ਨਰਕ ਵੀ ਮਿਲੂਗਾ ਨਰਕ ਕਦੇ ਮਿਲੂਗਾ ਰਾਜ ਹੰਕਾਰੀ ਹੁੰਦਾ ਰਾਜ ਦਾ ਮਤਲਬ ਹੈ ਹੰਕਾਰ ਆਪਣੀ ਹਕੂਮਤ ਦੂਜਿਆਂ ਨੂੰ ਆਪਣੇ ਥੱਲੇ ਰੱਖਣਾ ਇਹ ਤਾਂ ਹੰਕਾਰ ਹੈ ਪੈਰਲਲ ਪੈਰਲਲ ਹਕੂਮਤ ਹੈ ਪਰਮੇਸ਼ਰ ਦੇ ਰਾਜ ਗੁਰਬਾਣੀ ਕਹਿੰਦੀ ਹੈ ਭਾਣੇ 'ਚ ਚੱਲਣਾ ਇਸ ਕਰਕੇ ਸਿੱਖੀ 'ਚ ਰਾਜ ਦਾ ਕਨਸੈਪਟ ਹੀ ਨਹੀਂ ਹੋ ਹੀ ਨਹੀਂ ਸਕਦਾ ਸੱਚੀ ਭਗਤੀ 'ਚ ਰਾਜ ਦਾ ਕਨਸੈਪਟ ਕਨਸੈਪਟ ਹੋ ਹੀ ਨਹੀਂ ਸਕਦਾ ਹਾਂ ਝੂਠੀਆਂ ਭਗਤੀਆਂ ਜਿਹੀ ਕਨਸੈਪਟ ਹੈ ਤਪੋ ਰਾਜ ਉਹ ਰਾਜ ਦੇ ਸਵਾਲ ਹੋਰ ਕੋਈ ਪ੍ਰਾਪਤੀ ਹੋਣੀ ਵੀ ਹੈ ਨਹੀਂ ਉਹਨਾਂ ਭਗਤੀਆਂ ਚ ਰਾਜ ਤੋਂ ਸਵਾ ਪ੍ਰਾਪਤੀ ਕੋਈ ਨਹੀਂ ਈਸਾਈ ਲੈ ਲਓ ਮੁਸਲਮਾਨ ਲੈ ਲਓ ਹਿੰਦੂ ਲੈ ਲਓ ਸਭ ਰਾਜ ਵੱਲ ਨੂੰ ਗਏ ਹੋਏ ਨੇ ਜਿਹੜੀਆਂ ਭਗਤੀਆਂ ਬੁੱਧ ਮਤ ਲੈ ਲਓ ਰਾਜ ਵੱਲ ਨੂੰ ਗਿਆ ਕੋਈ ਦੁਨੀਆ ਦੀ ਮਤ ਨਹੀਂ ਜਿਹੜੀ ਰਾਜਵਾਲ ਨੂੰ ਨਾ ਗਈ ਮਾਇਆ ਜਿਹੜਾ ਮਾਇਆ ਵੱਲ ਨੂੰ ਜਾਊ ਰਾਜਵਾਲ ਚਲੇ ਜਾਊ ਮਾਇਆ ਹੁੰਦੀ ਹੁੰਦੀ ਜਾਂਦੀ ਜਾਂਦੀ ਮਾਇਆ ਰਾਜਾ ਰਾਜਵਾਲ ਚਲੇ ਚਲੀ ਜਾਂਦੀ ਪੈਸੇ ਨਾਲ ਸਾਰੇ ਐਮਪੀ ਖਰੀਦੇ ਜਾ ਸਕਦੇ ਨੇ ਪੈਸੇ ਨਾਲ ਨਵੇਂ ਆਦਮੀ ਐਮਪੀ ਬਣਾਏ ਜਾ ਸਕਦੇ ਨੇ ਐਮਪੀ ਖਰੀਦ ਕੇ ਚਾਹੇ ਤੁਸੀਂ ਆਪਣੇ ਹੱਥ ਸ਼ਕਤੀ ਲੈ ਲਓ ਪੈਸੇ ਨਾਲ ਮਿਲਟਰੀ ਦੇ ਵੱਡੇ ਵੱਡੇ ਅਫਸਰ ਖਰੀਦੇ ਜਾ ਸਕਦੇ ਪੈਸੇ ਨਾਲ ਕੀ ਨਹੀਂ ਖਰੀਦੇ ਜਾ ਸਕਦੇ ਖਰੀਦ ਹੁੰਦਾ ਹੀ ਹੈ ਪੈਸੇ ਨਾਲ ਜੇ ਨਹੀਂ ਖਰੀਦ ਹੁੰਦਾ ਇਮਾਨਦਾਰੀ ਨਹੀਂ ਖਰੀਦ ਹੁੰਦੀ ਅਫਸਰ ਕੋਈ ਇਮਾਨਦਾਰ ਨਹੀਂ ਖਰੀਦਿਆ ਜਾ ਸਕਦਾ ਇਮਾਨ ਨਹੀਂ ਖਰੀਦਿਆ ਜਾ ਸਕਦਾ ਜੇ ਇਮਾਨ ਇਮਾਨ ਫਿਰ ਜਿੰਨਾ ਚਿਰ ਇਮਾਨ ਇਮਾਨ ਨਹੀਂ ਖਰੀਦਿਆ ਜਾ ਸਕਦਾ ਜਾਂ ਇਮਾਨ ਡੋਲ ਜਾ ਖਰੀਦਿਆ ਜਾਊਗਾ ਫਿਰ ਉਹ ਇਮਾਨ ਨਹੀਂ ਰਹਿੰਦਾ ਅਮੁੱਲ ਹੈ ਅਮੁੱਲ ਗੁਣ ਅਮੁੱਲ ਵਪਾਰ ਦਾ ਮਤਲਬ ਇਹੀ ਹੈ ਨਹੀਂ ਖਰੀਦਿਆ ਜਾ ਸਕਦਾ ਜਿਹੜਾ ਖਰੀਦਿਆ ਗਿਆ ਉਹ ਬੇਈਮਾਨ ਹੈ ਫਿਰ ਇਮਾਨ ਨਹੀਂ ਬੇਈਮਾਨ ਇਮਾਨ ਤੋਂ ਰਹਿਤ ਭਗਤ ਨਹੀਂ ਖਰੀਦਿਆ ਜਾ ਸਕੇ ਗੁਰਮੁਖ ਨਹੀਂ ਖਰੀਦੇ ਜਾ ਸਕੇ ਗੁਰਸਿੱਖ ਨਹੀਂ ਬਕਾਉ ਸੀਗੇ ਅੱਜ ਵੀ ਨਹੀਂ ਹਨ ਜਿਹੜੇ ਬਕਾਉ ਨੇ ਸਿੱਖ ਵੀ ਨਹੀਂ ਹਨ ਸਿੱਖੀ ਬਕਾਉ ਨਹੀਂ ਸਿੱਖ ਬਕਾਉ ਨਹੀਂ ਜਿਹੜਾ ਬਕਾਉ ਉਹ ਸਿੱਖ ਨਹੀਂ ਜਿਹੜਾ ਬਕਾਉ ਆ ਧਰਮ ਆਦਮੀ ਨਹੀਂ ਸ਼ਕਤੀ ਬਕਾਉ ਹੈ ਐਸੇ ਤਹਿਸੀਲਦਾਰ ਕੋਈ ਸ਼ਕਤੀ ਹੈ ਬਕਾਉ ਹੈ ਪੈਸੇ ਲੈਂਦਾ ਤਨਖਾਹ ਤੇ ਸ਼ਕਤੀ ਸਰਕਾਰ ਦੀ ਹੈ ਉਹਨੂੰ ਉਹਨੂੰ ਕੱਢ ਦੇਵੇ ਕੋਈ ਹੋਰ ਆ ਜਾਊਗਾ ਸ਼ਕਤੀ ਉਹਦੀ ਨਹੀਂ ਸ਼ਕਤੀ ਸਰਕਾਰ ਦੀ ਹੈ ਉਹਨੇ ਸਸਪੈਂਡ ਕਰ ਲੈਣੇ ਸ਼ਕਤੀ ਉਹਦੇ ਨਾਲ ਜਾਂਦੀ ਹੈ ਕਿਤੇ ਸ਼ਕਤੀ ਤਾਂ ਸਰਕਾਰ ਦੀ ਦਿੱਤੀ ਹੋਈ ਹੈ ਉਹਨੂੰ ਸ਼ਕਤੀ ਉਹਦੀ ਨਹੀਂ ਹੈ ਉਹਦੀ ਅਕਲ ਹੈ ਸਰ ਅਕਲ ਬਗਾਉ ਹੈ ਅਕਲ ਦੀ ਸ਼ਕਤੀ ਹੀ ਆਦਮੀ ਦੀ ਸ਼ਕਤੀ ਹੁੰਦੀ ਹੈ ਭਗਤਾਂ ਨੇ ਗਿਆਨ ਦੀ ਸ਼ਕਤੀ ਮੰਗੀ ਸਿਰਫ ਬੁੱਧ ਬਲ ਮੰਗਿਆ ਜਿੱਥੋਂ ਤੱਕ ਬੁੱਧ ਬਕਾਉ ਹੈ ਉੱਥੋਂ ਤੱਕ ਬੁੱਧ ਕਬੁੱਧ ਹੈ ਇਹ ਬੁੱਧ ਜਦ ਬੁੱਧ ਬਕਾਉ ਨਹੀਂ ਨਾ ਰਹਿੰਦੀ ਫਿਰ ਇਹ ਵਿਵੇਕ ਬੁੱਧ ਜਦ ਉਹਨੂੰ ਆਪਣਾ ਪਤਾ ਲੱਗਦਾ ਮੇਰੀ ਕੀਮਤ ਕੀ ਹੈ ਮੇਰੀ ਕੀਮਤ ਹੈ ਅਮੁੱਲ ਫਿਰ ਉਹ ਬਕਾਉ ਨਹੀਂ ਜਿੰਨਾ ਜਰ ਉਹਨੂੰ ਆਪਣੀ ਕੀਮਤ ਦਾ ਪਤਾ ਨਹੀਂ ਉਹਨਾਂ ਸ਼ੁਰੂ ਕਰੋ ਆਪਣੀ ਕੀਮਤ ਦਾ ਨਹੀਂ ਪਤਾ ਹੈ ਤਾਂ ਕਹੂਗਾ ਜੇ ਗਿਆਨ ਹੋਵੇ ਆਪਣੀ ਕੀਮਤ ਦਾ ਪਤਾ ਲੱਗੇ ਫਿਰ ਕਿਵੇਂ ਕਹੂਗਾ ਆਤਮ ਗਿਆਨੀ ਬਕਾਉ ਨਹੀਂ ਹਨ ਆਪਣਾ ਪਤਾ ਲੱਗ ਗਿਆ ਨਾ ਮੈਂ ਕੀ ਹਾਂ ਮੈਂ ਕੀ ਹਾਂ ਜਿਹਨੂੰ ਇਹ ਪਤਾ ਲੱਗ ਗਿਆ ਨਾ ਉਹ ਨਹੀਂ ਮੁਕਾਊਗਾ ਜਿੰਨਾ ਜਰ ਆਪਣਾ ਹੀ ਨਹੀਂ ਗਿਆਨ ਉਹਨੂੰ ਉਹਨਾਂ ਜਰ ਮੁਕਾਊਗਾ ਉਹਨਾਂ ਜਰ ਉਹਦੀ ਅਕਲ ਵੀ ਹੈ ਉਹਦੀ ਸ਼ਕਲ ਵੀ ਬਕਾਊ ਹੈ ਉਹਦਾ ਸਰੀਰਕ ਬਲ ਵੀ ਬਕਾਊ ਹੈ ਮਜ਼ਦੂਰ ਮਜ਼ਦੂਰੀ ਕਰਦਾ ਸਰੀਰਕ ਬਲ ਨਾ ਕਰਦਾ ਨਾ ਬਕਾਊ ਹੈ ਸ਼ਾਮ ਨੂੰ ਦਿਹਾੜੀ ਲੈਂਦਾ ਜੋਰ ਕੀ ਚੀਜ਼ ਹੈ ਜੋਰ ਤਨ ਪ੍ਰਕਾਰ ਦਾ ਸ਼ਕਤੀਆਂ ਤਨ ਪ੍ਰਕਾਰ ਦੀਆਂ ਪੈਸੇ ਦੀ ਸ਼ਕਤੀ ਹੈ ਧੰਨਵਾਦ ਧੰਨਵਾਦ ਸੰਸਾਰੀ ਦੌਲਤ ਇਹਦੇ ਨਾਲ ਤੁਸੀਂ ਰਾਜ ਤੱਕ ਪਹੁੰਚ ਸਕਦੇ ਹੋ ਫੌਜ ਬਣਾ ਸਕਦੇ ਹੋ ਲੋਕਾਂ ਨੂੰ ਨਾਲ ਜੋੜ ਸਕਦੇ ਹੋ ਜੇ ਤਨ ਅਥਾ ਹੈ ਤੁਹਾਡੇ ਕੋਲ ਵੱਡੀ ਫੌਜ ਖੜੀ ਕਰ ਸਕਦੇ ਹੋ ਛੋਟੇ ਛੋਟੇ ਰਾਜਾਂ ਨੂੰ ਜਿੱਤ ਸਕਦੇ ਹੋ ਇਹ ਤਾਂ ਜਿੱਦੇ ਜਿੱਦੇ ਇੱਕ ਬਹੁਤ ਸ਼ਕਤੀ ਬਣ ਸਕਦੇ ਅਮਰੀਕਾ ਐਵੇਂ ਕਰ ਰਿਹਾ ਸੀ ਨਾ ਵੈਸੇ ਤੇ ਜ਼ੋਰ ਤੇ ਕਰ ਰਿਹਾ ਹੁਣ ਵੀ ਕਰ ਰਿਹਾ ਇੱਕ ਹੁੰਦਾ ਬੁੱਧ ਬਲ ਤਨ ਬਲ ਬਾਹੂ ਬਲ ਦੂਆ ਬਾਹੂ ਬਲ ਆਦਮੀ ਦੀ ਸ਼ਕਤੀ ਮੈਨ ਪਾਵਰ ਦੋ ਤਾਂ ਹੁੰਦੀਆਂ ਨੇ ਸਾਰਿਆਂ ਦੇ ਹੋਰ ਹਾਥੀ ਘੋੜੇ ਔਰ ਪੈਸਾ ਪਰ ਬੁੱਧ ਬਲ ਨਹੀਂ ਹਰੇ ਕੋਲ ਬੁੱਧਵਾਰ ਵੱਲ ਯਾਦ ਆਉਂਦਾ ਜਾਂ ਸੰਤੋਖ ਤਾਂ ਨਾ ਜਵੇ ਸੰਤੋਖ ਤਾਂ ਤੇ ਪਹਿਲਾਂ ਬੁੱਧਵਾਰ ਨਹੀਂ ਹੁੰਦਾ ਸੰਤੋਖ ਤੱਕ ਦਾ ਗਿਆਨ ਖਰੀਦਿਆ ਜਾ ਸਕਦਾ ਸੰਤੋਖ ਤੇ ਬਾਅਦ ਵਾਲਾ ਗਿਆਨ ਨਹੀਂ ਖਰੀਦਿਆ ਜਾ ਸਕਦਾ ਜਦੋਂ ਸਤ ਸੰਤੋਖ ਆ ਗਿਆ ਉਹ ਤੋਂ ਬਾਅਦ ਨਹੀਂ ਖਰੀਦਿਆ ਜਾ ਸਕਦਾ ਉਹ ਤੋਂ ਪਹਿਲਾਂ ਪਹਿਲਾਂ ਖਰੀਦਿਆ ਜਾ ਸਕਦਾ ਉਹ ਤੋਂ ਪਹਿਲਾਂ ਪਹਿਲਾਂ ਸਭ ਪ੍ਰਚਾਰ ਖਰੀਦੇ ਹੋਏ ਨੇ ਉਹ ਤੋਂ ਪਹਿਲਾਂ ਪਹਿਲਾਂ ਸਭ ਗ੍ਰੰਥੀ ਨੌਕਰੀਆਂ ਕਰਦੇ ਨੇ ਜਿਹੜਾ ਉਹ ਤੋਂ ਉੱਪਰ ਟੱਪ ਜਾਂਦਾ ਫਿਰ ਨਹੀਂ ਕਰਦਾ ਉਹ ਇਹ ਕਰਦਾ ਵੀ ਆ ਮੁੱਲ ਕੋਲੋਂ ਮੁੱਲ ਵਪਾਰ ਕਰਦਾ ਪਹਿਲੇ ਵਾਲੇ ਨੂੰ ਪਤਾ ਕੋਈ ਜੇ ਪਤਾ ਤਾਂ ਗੁਜ਼ਾਰਾ ਕੋਈ ਨਹੀਂ ਉਹਨਾਂ ਦਾ ਉਹ ਕਹਿੰਦਾ ਸਾਡਾ ਗੁਜ਼ਾਰਾ ਨਹੀਂ ਇਹ ਜ਼ੋਰ ਦੀ ਗੱਲ ਹੈ ਆਖਣ ਜ਼ੋਰ ਚੁੱਪੇ ਨਹੀਂ ਜ਼ੋਰ ਚੁੱਪੇ ਨਹੀਂ ਜ਼ੋਰ ਆਖਣ ਔਖਾ ਸੱਚਾ ਨਾ ਨਾਮ ਦਾ ਵਿਖਿਆਨ ਕਰਨਾ ਔਖਾ ਸੱਚ ਦੱਸਣਾ ਔਖਾ ਆਦਮੀ 'ਚ ਕੋਈ ਸ਼ਕਤੀ ਨਹੀਂ ਹੈ ਕਿ ਸੱਚ ਦਾ ਵਿਖਿਆਨ ਆਪਣੀ ਬੁੱਧ ਬਲ ਦੇ ਉੱਤੇ ਕਰ ਦੇਵੇ ਆਪਣੀ ਕਿਸੇ ਸ਼ਕਤੀ ਨਾਲ ਕਰ ਦੇਵੇ ਸੱਚ ਨੂੰ ਪ੍ਰਗਟ ਆਦਮੀ ਕਰ ਦੇਵੇ ਬੋਲ ਕੇ ਆਦਮੀ ਦੇ ਬਸ ਦੀ ਗੱਲ ਨਹੀਂ ਹੈ ਮਨੁੱਖੀ ਸੰਸਾਰੀ ਬੁੱਧੀ ਦੇ ਵਸਦੀ ਦੀ ਨਹੀਂ ਹੈ ਗੱਲ ਇੱਥੇ ਤਾਂ ਕਿਰਪਾ ਦੀ ਲੋੜ ਹੈ ਨਾ ਉਹ ਆਪਣੀ ਨਾਲ ਸ਼ਕਤੀ ਦਿੰਦਾ ਤਾਂ ਇੱਥੇ ਤੱਕ ਪਹੁੰਚਦਾ ਇਹ ਤਾਂ ਆਖਣ ਜੋਰ ਦੀ ਗੱਲ ਹੈ ਇਸ ਦਾ ਬਲ ਨਹੀਂ ਜੀਵ ਦਾ ਤਾਂ ਬਲ ਵੀ ਜੀਵ ਦੇ ਹੱਥ ਨਹੀਂ ਇਹ ਤਾਂ ਕੁਝ ਵੀ ਨਹੀਂ ਬੋਲ ਸਕਦਾ ਕੁਝ ਵੀ ਨਹੀਂ ਕਰ ਸਕਦਾ ਜਾਂ ਇਹਦੇ ਕੋਲ ਸ਼ਕਤੀ ਇਹਦੇ ਹੱਥ 'ਚ ਨਹੀਂ ਹੈ ਹੋਰ ਤਾਂ ਹੋਰ ਜੇ ਮਨ ਨੂੰ ਚੁੱਪ ਕਰਾਉਣਾ ਹੋਵੇ ਅਸੀਂ ਤਾਂ ਇਹਨੂੰ ਚੁੱਪ ਨਹੀਂ ਕਰਾ ਸਕਦੇ ਚੁੱਪ ਕਰਨਾ ਵੀ ਇਹਦੇ ਵਾਸਤਾ ਨਹੀਂ ਬੋਲਣਾ ਤੱਕ ਬਸ ਰਿਹਾ ਕਰੰਟ ਪਿੱਛੇ ਤੇ ਆ ਰਹੀ ਹੈ ਪੱਕਾ ਕਨੈਕਟਡ ਹੈ ਦੇਖਾ ਭਲਾ ਨਾ ਚੱਲੇ ਇਹ ਟਿਊਬ ਲਾਈਟ ਬਲਬ ਨਾ ਜਲੇ ਨਾ ਕਿਵੇਂ ਨਾ ਜਲੇ ਕਰੰਟ ਜੋ ਪਿੱਛੇ ਤੇ ਆ ਰਹੀ ਹੈ ਸ਼ਕਤੀ ਪ੍ਰਵਾਹ ਪਿੱਛੇ ਤੇ ਆ ਰਿਹਾ ਹੈ ਬੋਲੇ ਕਿਵੇਂ ਨਾ ਕਬੀਰ ਬਾਬਰਾ ਕਾ ਤੇ ਕਰੇ ਪਾਗਲ ਆਦਮੀ ਦੇਖੋ ਪਰਮ ਗਿਆਨੀ ਵੀ ਚੁੱਪ ਨਹੀਂ ਰਹਿ ਸਕਦਾ ਪਰਮ ਗਿਆਨੀ ਵੀ ਚੁੱਪ ਨਹੀਂ ਰਹਿ ਸਕਦਾ ਜੇ ਮੂੰਹ ਤੋਂ ਚੁੱਪ ਕਰ ਗਿਆ ਮੋਨੀ ਤਾਂ ਅੰਦਰ ਮਨਤਾ ਬੋਲਦਾ ਨਾ ਜੇ ਉਹਦੇ ਸ਼ਕਤੀ ਹੁੰਦੀ ਮਨ ਨੂੰ ਚੁੱਪ ਕਰਾ ਲੈਂਦਾ ਕੋਈ ਕਰਾ ਗਿਆ ਜੇ ਉੱਥੇ ਮਨ ਨੂੰ ਚੁੱਪ ਸਾਰੇ ਧਰਮ ਮਨ ਨੂੰ ਚੁੱਪ ਕਰਾ ਰਹੇ ਨੇ ਕਰਾ ਰਹੇ ਨੇ ਇੱਛਾਵਾਂ ਸਾਡੇ ਅੰਦਰੋਂ ਬੰਦ ਹੋ ਜਾਣ ਨਾ ਉਠਣ ਨਹੀਂ ਹੋ ਰਹੀਆਂ ਬੰਦ ਚੁੱਪੇ ਨਾ ਜੋਰ ਚੁੱਪੇ ਚੁੱਪ ਨਾ ਹੋਵੇ ਜੇ ਮੂੰਹ ਚੁੱਪ ਕਰ ਗਿਆ ਤਾਂ ਮਨ ਥੋੜੀ ਚੁੱਪ ਕਰ ਗਿਆ ਜਿੰਨਾ ਚਿਰ ਅੱਗ ਲੱਕੜੀ ਦੇ ਅੰਦਰ ਹੈ ਤਾਂ ਧੂਆਂ ਬਾਹਰ ਆਊਗਾ ਜਿੰਨਾ ਚਿਰ ਤ੍ਰਿਸ਼ਨਾ ਇਹਨੂੰ ਹੈ ਤਾਂ ਧੂਆਂ ਨਿਕਲੂਗਾ ਕਲਪਨਾ ਦਾ ਧੂਆਂ ਹੀ ਹੈ ਇੱਛਾਵਾਂ ਦਾ ਧੂਆਂ ਹੀ ਹੈ ਅੱਗ ਅੰਦਰ ਹੈ ਨਾ ਜਿੰਨਾ ਚਿਰ ਮਾਇਆ ਦੀ ਭੁੱਖ ਹੈ ਧੂਆਂ ਨਿਕਲੂਗਾ ਕਲਪਨਾ ਨਿਕਲੂਗੀ ਜਦ ਅੱਗ ਬੁਝ ਗਈ ਬੁਝ ਗਈ ਆਗ ਨਿਕਸੇ ਨਾ ਧੂਆਂ ਧੂਆਂ ਕਿਵੇਂ ਨਿਕਲੂਗਾ ਸਵਾਲ ਅੱਗ ਕਿਵੇਂ ਬੁਝੇ ਅੱਗ ਬੁਝਾਉਣੀ ਸਾਡੇ ਹੱਥ 'ਚ ਨਹੀਂ ਹੈ ਅੱਗ ਖਾਤਰ ਤਾਂ ਪਾਣੀ ਚਾਹੀਦਾ ਉਹ ਕਿੱਥੋਂ ਆਵੇ ਉਹਨਾਂ ਨੇ ਕੋਈ ਨਹੀਂ ਅਸਤਾਉ ਵੇ ਵੀ ਪਿਆ ਪਰਮੇਸ਼ਰ ਪਾਇਆ ਜਦ ਅੱਗ ਹੋਈਦੀ ਜੰਗਲ ਦੀ ਅੱਗ ਲੱਗੀ ਹੋਈ ਐ ਨਹੀਂ ਬੁਝਦੀ ਮੀਂਹ ਪਿਆ ਪਰਮੇਸ਼ਰ ਪਾਇਆ ਇਹ ਰਾਮ ਉਦਕ ਮੇਰੀ ਤਿਖਾ ਵਜਾਏ ਰਾਮ ਉਦਕ ਮਿਲੇ ਗਿਆਨ ਅੰਮ੍ਰਿਤ ਮਿਲੇ ਤਾਂ ਅੱਗ ਬੁਝੇ ਤੇ ਸਾਡੇ ਤੋਂ ਤਾਂ ਫਿਰ ਬੁਝਦੀ ਨਾ ਕੋਈ ਚੀਜ਼ ਮਿਲੀ ਤਾਂ ਬੁਝੀ ਨਾ ਚੁੱਪੇ ਨਹੀਂ ਜੋਰ ਚੁੱਪ ਕਰਨ ਵਾਸਤੇ ਵੀ ਸਾਡੇ ਕੋਲ ਆਪਣੀ ਸ਼ਕਤੀ ਨਹੀਂ ਹੈ ਲੱਕੜੀ ਨੂੰ ਅੱਗ ਲੱਗ ਜਾ ਆਪਣੇ ਆਪ ਨਹੀਂ ਬੁਝਾ ਸਕਦੀ ਸਾਰੀ ਉਜਲ ਜੂ ਪਰ ਲੱਕੜ ਨੂੰ ਅੱਗ ਪੈ ਜਾਂਦੀ ਹੈ ਆਪਣੇ ਆਪ ਹੀ ਅੱਗ ਤੇ ਸਾਨੂੰ ਅੱਗ ਪਈ ਹੋਈ ਹੈ ਮਾਇਆ ਦੀ ਬੁਝ ਕਿਵੇਂ ਜਾਵਾਂ ਆਪਣੇ ਆਪ ਕਿਵੇਂ ਬੁਝੂ ਆਪਣੇ ਆਪ ਨਹੀਂ ਕੋਈ ਬੁਝਾਉਣ ਵਾਲਾ ਚਾਹੀਦਾ ਹੈ ਬੁਝਾਉਣ ਵਾਲੇ ਨੂੰ ਵੀ ਪਾਣੀ ਚ ਬੁਝਾਉਣ ਵਾਲਾ ਅੰਦਰ ਬੈਠਾ ਪਰ ਪਾਣੀ ਹੈ ਨਹੀਂ ਉਹਦੇ ਕੋਲ ਬੁਝਾਉਣ ਵਾਲਾ ਵੀ ਅੰਦਰ ਬੈਠਾ ਹੈ ਉਹਦੇ ਕੋਲ ਪਾਣੀ ਹੈ ਨਹੀਂ ਉਹ ਮੂੰਹ ਨੂੰ ਤਾਂ ਚੁੱਪ ਕਰਾ ਲੈਂਦਾ ਮੂੰਹ ਤੋਂ ਬੋਲਣਾ ਤਾਂ ਚੁੱਪ ਕਰਾ ਲੈਂਦਾ ਪਰ ਅੰਦਰ ਲਿਆ ਗੋਬ ਨਹੀਂ ਬੁਝਾ ਸਕਦਾ ਉਹ ਅਗ ਨਾਮ ਅੰਮ੍ਰਿਤ ਤਾਂ ਬੁਝਦੀ ਹਰ ਕੇ ਨਾਮ ਨਾਲ ਹੁੰਦੀ ਹੈ ਵੈਸੇ ਨਹੀਂ ਬੁੱਝਦੀ ਚੋਰ ਨਾ ਮੰਗਣ ਦੇਣ ਨਾ ਜੋਰ ਅਸੀਂ ਮੰਗ ਸਕਦੇ ਹਾਂ ਮੰਗਦੇ ਹਾਂ ਮੰਗ ਸਕਦੇ ਹਾਂ ਜੇ ਸਾਡੇ ਕੋਲ ਜੋਰ ਨਹੀਂ ਹੈ ਆ ਪਾਣੀ ਨਹੀਂ ਹੈ ਮੰਗ ਸਕਦੇ ਹਾਂ ਪਰ ਜਿਹਦੇ ਕੋਲ ਪਾਣੀ ਹੈ ਉਹ ਤੇ ਧੱਕੇ ਨਾਲ ਨਹੀਂ ਲੈ ਸਕਦੇ ਜੋਰ ਨਾਲ ਨਹੀਂ ਮੰਗ ਸਕਦੇ ਮੰਗਲ ਵਿੱਚ ਜ਼ੋਰ ਕੰਮ ਨਹੀਂ ਕਰਦਾ ਫਿਰ ਜਿਹੜੀਆਂ ਸ਼ਕਤੀਆਂ ਪ੍ਰਾਪਤ ਕਰਦੇ ਨੇ ਭਗਤੀ ਨਾਲ ਕਾਦੇ ਵਾਸਤੇ ਕਰਦੇ ਨੇ ਹੈ ਤਾਂ ਇਹ ਮੰਗਤਾ ਮੰਗਦਾ ਵੀ ਸ਼ਕਤੀ ਦੀ ਕੀ ਲੋੜ ਹੈ ਮੰਗਤੇ ਨੂੰ ਨਿਮਰਤਾ ਦੀ ਲੋੜ ਹੈ ਸ਼ਕਤੀ ਦੀ ਲੋੜ ਨਹੀਂ ਹੈ ਇੱਥੇ ਮੰਗਤਾ ਧੱਕੇ ਨਾਲ ਕੋ ਲੈ ਲੂ ਕਿਸੇ ਦੇ ਜਾ ਕੇ ਛੇਤਰ ਖਾਂਦਾ ਫਿਰੂਗਾ ਮੰਗਣ ਵਿੱਚ ਜੋਰ ਨਹੀਂ ਹੁੰਦਾ ਜੋਰ ਦੀ ਲੋੜ ਨਹੀਂ ਹੁੰਦੀ ਜੇ ਮੰਗਣਾ ਹੈ ਪਰਮੇਸ਼ਰ ਤੋਂ ਮੰਗਣਾ ਹੈ ਅਸੀਂ ਦਾਤੇ ਤੋਂ ਮੰਗਣੀ ਹੈ ਭਗਤੀ ਵੀ ਸ਼ਕਤੀਆਂ ਦੀ ਕੀ ਲੋੜ ਹੈ ਤੁਹਾਨੂੰ ਕੋਈ ਸ਼ਕਤੀਆਂ ਵਾਲਿਆਂ ਨੂੰ ਕਿੱਥੋਂ ਫੜਿਆ ਹੈ ਭਗਤੀ ਦੀ ਸ਼ਕਤੀ ਵਾਲਿਆਂ ਨੂੰ ਕਿੱਥੋਂ ਫੜਿਆ ਹੈ ਅਰੇ ਸ਼ਕਤੀ ਦਾ ਰੌਲਾ ਬੋਲਦਾ ਭਗਤੀ ਚ ਬੋਧੀ ਤੋਂ ਫੜ ਲੈ ਜਾਂਦੇ ਕਿਹੜੇ ਹਿਸਾਬ ਨਾਲ ਬੋਲਦੇ ਨੇ ਜਦ ਸ਼ਕਤੀ ਭਗਤੀ ਕੋਈ ਜਗ੍ਹਾ ਹੁੰਦੀ ਹੈ ਸ਼ਕਤੀ ਸ਼ਕਤੀ ਹੰਕਾਰ ਦਾ ਪ੍ਰਤੀਕ ਹੈ ਹੰਕਾਰ ਦਾ ਦਾ ਨਾਸ ਕਰਨਾ ਜੇ ਸਰੈਂਡਰ ਕਰਦਾ ਜਿਹੜਾ ਆਦਮੀ ਉਹ ਸ਼ਕਤੀ ਹੁੰਦੀ ਹੈ ਜਿਸ ਸ਼ਕਤੀ ਹੈ ਸਰੈਂਡਰ ਨਹੀਂ ਕਰ ਸਕਦਾ ਔਰ ਰਣਜੀਤ ਸਿੰਘ ਦਾ ਕੀ ਹਾਲ ਹੋਇਆ ਉਸ ਨੂੰ ਦੇਖ ਲੈਣ ਨਵੇਂ ਨਵੇਂ ਰਾਜ ਲੈ ਕੇ ਕੀ ਕਰੋਗੇ ਮਿਸਲ ਵਾਲਿਆਂ ਨੂੰ ਦੇਖ ਲੈਣ ਕੀ ਹਾਲ ਹੋਇਆ ਰਾਜ ਲੈ ਲਿਆ ਸੀ ਸਬਕ ਨਹੀਂ ਲਿਆ ਉਤੋਂ ਅਸਲ 'ਚ ਸਿੱਖੇ ਨਹੀਂ ਹਨ ਇਹਨਾਂ ਨੂੰ ਲੋੜ ਹੀ ਨਹੀਂ ਸਿੱਖੀ ਦੀ ਸਿੱਧਾ ਰੌਲਾ ਪਾਉਂਦੇ ਨੇ ਉਹਦੇ ਟਾਰਗੇਟ ਹੈ ਸਿੱਖੀ ਦਾ ਇਹਨਾਂ ਦਾ ਟਾਰਗੇਟ ਨਹੀਂ ਹੈ ਸਿੱਖੀ ਟਾਰਗੇਟ ਨਹੀਂ ਹੈ ਸਿੱਖੀ ਦਾ ਅਸਲ ਕਿਹਨਾਂ ਦੇ ਰਾਜਾ ਰੋੜਾ ਹੈ ਅੰਦਰੋਂ ਉਹਨਾਂ ਨੂੰ ਪਤਾ ਸਾਰਿਆਂ ਨੂੰ ਸਿੱਖੀ ਇਹਨਾਂ ਦੇ ਰਸਤੇ ਦਾ ਰੋੜਾ ਹੈ ਰਣਜੀਤ ਨੂੰ ਪਤਾ ਨਹੀਂ ਸਿੱਖੀ ਮੇਰੇ ਰਸਤੇ ਦਾ ਰੋੜਾ ਹੈ ਉਹ ਰੋੜੇ ਦਾ ਦੂਰ ਕਰਨਾ ਕਰਦਾ ਮੂਰਤੀਆਂ ਤੱਕ ਲਾਇਆ ਪ੍ਰਕਰਮ ਹੋਇਆ ਗੁਰਦੁਆਰਾ ਵੀ ਬਣਾਤਾ ਸੋਨਾ ਵੀ ਚੜਾਤਾ ਮੂਰਤੀਆਂ ਵੀ ਲਿਆ ਦਿੱਤੀ ਗੁਰਦੁਆਰਾ ਬਣਾਉਣਾ ਸਿੱਖੀ ਨਹੀਂ ਸੀ ਸੋਨਾ ਚੜਾਉਣਾ ਸਿੱਖੀ ਨਹੀਂ ਸੀ ਪ੍ਰਚਾਰ ਸਿੱਖੀ ਦੀ ਪ੍ਰਚਾਰ ਬਦਲਤਾ ਮੂਰਤੀਆਂ ਲਿਆ ਕੇ ਬਿਠਾਉਂਦੀਆਂ ਸਭ ਕੁਝ ਬਦਲਤਾ ਵਿਚਾਰਤਾ ਰਹੀ ਬਦਲਤਾ ਸਿੱਖੀ ਰਸਤੇ ਦਾ ਰੋੜਾ ਇਹਨਾਂ ਦੇ ਲੋਕਾਂ ਦੇ ਜਿਹੜੇ ਰਾਜ ਵਾਸਤੇ ਸੋਚਦੇ ਨੇ ਇਸ ਕਰਕੇ ਇਹਨਾਂ ਦੀ ਖਾਲਸੇ ਨਾਲ ਨਹੀਂ ਬਣੀ ਰਣਜੀਤ ਸਿੰਘ ਦੀ ਅਕਾਲੀ ਫੂਲਾ ਨਾਲ ਨਹੀਂ ਬਣੀ ਜਾਤੇ ਬਾਅਦ ਅਕਾਲੀਆਂ ਦੀ ਨਹੀਂ ਬਣੀ ਬਣੂ ਕਿਵੇਂ ਕਿਸੇ ਵੀ ਸਰਕਾਰ ਨਾਲ ਨਹੀਂ ਬਣ ਸਕਦੀ ਸਿੱਖ ਦੀ ਉਹ ਹੰਕਾਰ ਹੈ ਉਹ ਸੰਸਾਰੀ ਹੈ ਭਗਤ ਹੈ ਜੋੜੇ ਨਹੀਂ ਆ ਸਕਦਾ ਇਹਨਾਂ ਦਾ ਆਪਸ ਵਿੱਚ ਕਿਵੇਂ ਜੋੜਾਂਗੇ ਨਹੀਂ ਜੋੜਾ ਆਏ ਨਹੀਂ ਸਕਦਾ ਨਾ ਆਵੇ ਕਦੇ ਹਾਂਜੀ ਅੱਖਣ ਜੋਰ ਚੁੱਪੇ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਨਾ ਕੋਈ ਜੋਰ ਨਾ ਦਿੰਦਾ ਜੇ ਮੰਗਾਂਗੇ ਜੋਰ ਨਾ ਕੋਈ ਦੇ ਦੂਗਾ ਪਰਮੇਸ਼ਰ ਤੋਂ ਜੋਰ ਨਾਲ ਕੋਈ ਚੀਜ਼ ਲਈ ਜਾ ਸਕਦੀ ਹੈ ਪਰ ਇਹਨਾਂ ਦੀ ਭਗਤੀ ਜੋਰ ਨਾਲ ਸਾਬਤ ਕਰਦੀ ਹੈ ਲਈਆ ਤਰੂ ਨੇ ਜੋਰ ਨਾਲ ਲਿਆ ਲਿਆ ਨੇ ਜੋਰ ਨਾਲ ਇੱਕ ਟੰਗ ਪਰ ਵਿਸ਼ਨੂੰ ਆ ਕੇ ਹੱਥ ਬੰਦਾ ਵੀ ਰੱਬ ਦੇ ਵਾਸਤੇ ਇਹ ਸਾਰੇ ਜੋਰ ਨਾਲ ਸਾਬਤ ਕਰਦੇ ਨੇ ਲਿਆ ਹੋਇਆ ਇਹ ਪੌੜੀ ਉਹਨਾਂ ਦੀਆਂ ਭਗਤੀਆਂ ਦੇ ਖਿਲਾਫ ਹੈ ਸਾਰੀਆਂ ਤੇ ਟੋਟਲ ਭਗਤੀਆਂ ਦੇ ਖਿਲਾਫ ਹੈ ਜਿੰਨੀਆਂ ਗੁਰਮਤਿ ਦੇ ਖਿਲਾਫ ਗੁਰਮਤਿ ਨੂੰ ਛੱਡ ਕੇ ਜਿੰਨੀਆਂ ਭਗਤੀਆਂ ਨੇ ਨਾ ਉਹਨਾਂ ਸਾਰੀਆਂ ਦੇ ਖਿਲਾਫ ਹੈ ਪੌੜੀ ਪਿਛਲੀ ਪੌੜੀ ਆ ਇਹ ਕੋਈ ਗੱਲ ਹੈ ਉਹੀ ਗੱਲ ਚੱਲਦੀ ਹੈ ਦੁਬਾਰਾ ਫੇਰ ਡਿਸਕਸ ਕਰਾਂਗੇ ਉਹਨੂੰ ਇਕੱਠੀਆਂ ਬੁਲਾ ਕੇ ਇਕੱਠੀਆਂ ਬੁਲਾ ਕੇ ਜਾਂ ਡਿਸਕਸ ਕਰਾਂਗੇ ਪਤਾ ਲੱਗੂ ਕੋਈ ਗੱਲ ਹੈ ਦੋਹਾਂ ਦੀ ਹਾਂ ਦੇਣ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਨਾ ਤੁਸੀਂ ਜੋਰ ਨਾ ਮੰਗ ਸਕਦੇ ਹੋ ਨਾ ਕੋਈ ਤੁਹਾਡੇ ਤੁਹਾਡੇ ਤੁਸੀਂ ਜੋਰ ਨਾ ਕੋ ਪ੍ਰਾਪਤ ਕਰ ਸਕਦੇ ਹੋ ਦੇ ਕੌਣ ਲਊ ਤੁਹਾਡੇ ਜੋਰ ਨਾ ਕੋਈ ਨਹੀਂ ਸੰਸਾਰ ਤੋਂ ਜੋਰ ਨਾਲ ਚੀਜ਼ਾਂ ਲੈ ਲੈਂਦੇ ਆ ਸਰਬ ਸ਼ਕਤੀਮਾਨ ਤੇ ਕੌਣ ਲੈ ਲੂਗਾ ਜੋ ਸਰਬ ਜੇ ਤਾਂ ਕਮਜ਼ੋਰ ਹੋਵੇ ਕਹਾਂ ਉੱਤੇ ਤਾਂ ਅਸੀਂ ਲੈ ਸਕਦੇ ਹਾਂ ਕੋਈ ਚੀਜ਼ ਗਰੀਬ ਤੇ ਤਾਂ ਡਾਕੂ ਆ ਕੇ ਖੋਲ ਲੈਂਦੇ ਨੇ ਜੇ ਇੱਥੇ ਧਰਮ ਦੇ ਵਿੱਚ ਵੀ ਤੁਸੀਂ ਜ਼ੋਰ ਨਾਲ ਲੈ ਸਕਦੇ ਹੋ ਡਾਕੂ ਹੋ ਤੁਸੀਂ ਫਿਰ ਉਹ ਕਮਜ਼ੋਰ ਹੈ ਤੁਸੀਂ ਸ਼ਕਤੀਸ਼ਾਲੀ ਹੋ ਤਾਂ ਲੈ ਹੋ ਕਿਸੇ ਨੇ ਜੇ ਪ੍ਰਾਪਤ ਕੀਤਾ ਤੇ ਵਿਰੋਧ ਕਾਲਾ ਕੀਤਾ ਹੁਕਮ ਦੇ ਇਹ ਸੰਸਾਰੀ ਦ੍ਰਿਸ਼ਟੀਕੋਣ ਵਾਲੇ ਧਰਮ ਨੇ ਅਸਲੀ ਨਹੀਂ ਹਨ ਧਰਮ ਇਹ ਜੋਨ ਜੀਵਨ ਮਰਨ ਨਾ ਜੋਨ ਕਿਉਂ ਇਹ ਐ ਕਹਿੰਦੇ ਨੇ ਭਗਤਾਂ ਨੇ ਰੱਬ ਨੂੰ ਬਸ ਵਿੱਚ ਕੀਤਾ ਪ੍ਰੇਮ ਦੀ ਡੋਰੀਆਂ ਪਾ ਕੇ ਭਗਤਾਂ ਦੇ ਤਾਂ ਬਸ ਵਿੱਚ ਹੈ ਰੱਬ ਬਸ ਵਿੱਚ ਗੁਲਾਮ ਹੈ ਜੇ ਮੰਨ ਨਹੀਂ ਆਪਣੇ ਆਪ ਨਹੀਂ ਬਸ ਵਿੱਚ ਆਇਆ ਸਰੈਂਡਰ ਹੋਇਆ ਉਹਨੂੰ ਬਸ ਵਿੱਚ ਕੀਤਾ ਹੋਇਆ ਇਹਨਾਂ ਨੇ ਸਾਰੀ ਪੁੱਠੀ ਪੜਾਈ ਹੈ ਜਿਹੜੇ ਲੋਕ ਕਹਿੰਦੇ ਨੇ ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਉਹ ਸਾਰੀ ਗੁਰਮਤ ਦੇ ਖਿਲਾਫ ਪੜਾਈ ਹੈ ਉਹਦਾ ਉਹਨਾਂ ਨੇ ਬਸ ਕੀਤਾ ਜੋ ਮਰਜ਼ੀ ਕਰਾਓ ਤੇ ਉਹ ਤੰਨੇ ਦੇ ਨੱਕੇ ਛੱਡਦਾ ਦਿਖਾਇਆ ਕ੍ਰਿਸ਼ਨ ਕਿਉਂ ਦਿਖਾਇਆ ਕਿਉਂ ਦਿਖਾਇਆ ਇਹ ਤਾਂ ਪੜਾਈ ਕਰਾਈ ਹੋਈ ਹੈ ਸਿੱਖਾਂ ਨੇ ਗੁਰਮਤਿ ਇਹਨਾਂ ਨੂੰ ਕਿੱਥੋਂ ਆ ਜਾਂਦੀ ਇਹ ਤਾਂ ਮੰਤਰ ਵਾਲੇ ਜਿਹੜੇ ਮੰਤਰ ਜਾਪ ਹੈ ਮੰਤਰ ਦਾ ਮਤਲਬ ਹੁੰਦਾ ਜਿਹਦਾ ਮੰਤਰ ਪੜਨਾ ਉਹਨੂੰ ਅਸੀਂ ਬੁਲਾ ਸਕਦੇ ਹਾਂ ਮੰਤਰ ਦੇ ਜ਼ੋਰ ਨਾਲ ਉਹਨੂੰ ਬਸਚ ਕਰ ਲਿਆ ਹਨੂਮਾਨ ਦਾ ਮੰਤਰ ਹਨੂਮਾਨ ਨੂੰ ਆਉਣਾ ਪੈਂਦਾ ਜੋ ਕਹਿਣ ਕੰਮ ਕਰਨਾ ਪੈਂਦਾ ਹਨੂਮਾਨ ਦਾ ਗੁਲਾਮ ਹੋਇਆ ਉਹਦਾ ਮੰਤਰ ਵਾਲੇ ਨੇ ਨਾ ਜਿਹੜੇ ਤਾਂ ਹੀ ਦਸਮ ਬਾਜਾ ਕਹਿੰਦੇ ਮੰਤਰ ਮੇ ਨਾ ਜੰਤਰ ਮੇ ਨਾ ਤੰਤਰ ਮੇ ਨਾ ਮੰਤਰ ਨਾਲ ਤੁਸੀਂ ਵਸਚ ਕਰ ਸਕਦੇ ਹੋ ਨਾ ਜਨਤਾ ਦੇ ਵਿੱਚ ਉਹਨੂੰ ਬੰਦ ਕਰ ਸਕਦੇ ਹੋ ਨਾ ਤੰਤਰ ਇਹ ਇਹਦੇ ਪਰੇ ਆ ਉਹ ਉਹ ਕੀ ਆ ਉਹਦਾ ਗਿਆਨ ਤਿੰਨੇ ਕੱਟੇ ਹੋਏ ਨੇ ਤਿੰਨੇ ਚਾਲੂ ਨੇ ਸਿੱਖਾਂ ਦੇ ਸ਼ਬਦ ਲਿਖ ਕੇ ਦਿੰਦੇ ਨੇ ਗਲ ਚ ਪਾ ਲਿਓ ਸਾਰੀਆਂ ਚੀਜ਼ਾਂ ਉਹ ਪ੍ਰਚਲਿਤ ਨੇ ਅੱਜ ਇਹਨਾਂ ਨੇ ਸਾਲਾਂ ਨੇ ਕੀਤੀਆਂ ਹੋਈਆਂ ਤੋਂ ਗੁਰਬਾਣੀ ਖਿਲਾਫ ਹੈ ਐਸ ਐਂਗਲ ਤੋਂ ਜੇ ਵਿਆਖਿਆ ਹੁੰਦੀ ਸੰਤ ਆਪੇ ਚੁੱਪ ਕਰ ਜਾਂਦੇ ਤੁਸੀਂ ਸੰਤ ਜੀ ਮੱਥਾ ਟਿਕਾਉਂਦੇ ਨੇ ਤੁਸੀਂ ਟਿਕਾ ਲਓ ਤੁਹਾਨੂੰ ਨਹੀਂ ਦੇਖਦੇ ਬਾਦਲ ਦੇ ਨਹੀਂ ਗੋਡੀ ਹੱਥ ਲਾਉਂਦੇ ਟੋੜੇ ਦੇ ਨਹੀਂ ਲਾਉਂਦੇ ਅਜਾਇਦਾਰਾਂ ਦੇ ਨਹੀਂ ਲਾਉਂਦੇ ਆਪਣੇ ਨਹੀਂ ਲਾਉਂਦੇ ਜਿੰਦੇ ਉਹਨਾਂ ਦੇ ਜਿੰਦੇ ਦੇ ਲਾਉਂਦੇ ਤੁਸੀਂ ਟਿਕਾ ਲਓ ਤੁਹਾਨੂੰ ਤਾਂ ਕੋਈ ਦੇਖਦਾ ਨਹੀਂ ਤੁਹਾਨੂੰ ਵੀ ਦੇਖਦੇ ਨੇ ਜਿਹੜੇ ਜਿਨ੍ਹਾਂ ਨੂੰ ਥੋਤੋ ਕੁਝ ਲੈਣਾ ਤੁਹਾਨੂੰ ਦੇਖਦੇ ਨੇ ਤੁਸੀਂ ਗੱਲ ਕਰੋ ਵੀ ਗੁਰਮਤਾ ਕਹਿੰਦੀ ਹੈ ਇਹ ਕਰਦੇ ਇੱਥੇ ਦੇਖੋ ਨਾ ਵੀ ਸੰਤ ਬਣੇ ਫਿਰਦੇ ਨੇ ਇਹਨਾਂ ਨੂੰ ਇਹ ਗੱਲ ਜਿਹੜੀ ਕਹਿ ਰਹੇ ਨੇ ਤੇ ਗੁਰਮਤ ਤੇ ਖਿਲਾਫ ਹੈ ਗੱਲ ਪ੍ਰਚਾਰੇ ਉਲਟ ਕਰਦੇ ਨੇ ਸਿੱਖੀ ਨਾਲ ਸੰਬੰਧ ਨਹੀਂ ਇਹਨਾਂ ਦਾ ਸਿੱਖੀ ਦੇ ਖਿਲਾਫ ਖੜੇ ਨੇ ਗੱਲ ਇਹ ਦੱਸਣ ਵਾਲੀ ਹੈ ਬੱਤੇ ਸਾਰੇ ਟੇਕੀ ਜਾਣ ਕੋਈ ਰੌਲਾ ਨਹੀਂ ਸਾਰੀ ਦੁਨੀਆ ਹੀ ਟੇਕੀ ਜਾਵੇ ਉਹਦੇ ਨਾਲ ਨਹੀਂ ਕੋਈ ਫਰਕ ਹੁੰਦਾ ਆਪੇ ਹਟਾ ਦੂ ਜਿਹਦੇ ਕੋ ਹੋ ਨਾ ਉਹਨੂੰ ਕੋਈ ਟੇਕੇ ਨਾ ਟੇਕਣ ਦਵੇ ਉਹ ਤੇ ਨਹੀਂ ਬੋਲਦਾ ਹੈ ਉਹਨੇ ਪਰ ਪੈਣੇ ਨਹੀਂ ਦੇਣੀ ਹੈ ਆਪੇ ਨਹੀਂ ਪੈਣ ਦੇਣੀ ਹੁਕਮ ਹੈ ਗੁਰੂ ਦਾ ਫਤਿਹ ਬੁਲਾਓ ਸਟ੍ਰਿਕਟ ਕਰਨਾ ਹੁਕਮ ਦੇਖਾ ਬਲਾ ਧੱਕੇ ਨਾਲ ਮਥਾ ਦੇ ਦੂ ਧੱਕੇ ਨਾਲ ਲੈ ਲੂ ਕੁਛ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੇ ਕੋਈ ਇਹ ਚਾਹੇ ਮੈਂ ਆਪਣੀ ਸ਼ਕਤੀ ਨਾਲ ਜਿਉਂਦਾ ਰਹਿ ਸਕਦਾ ਮੈਂ ਆਪਣੀ ਉਮਰ ਵਧਾ ਲੂਗਾ ਇਹ ਵੀ ਗਲਤ ਹੈ ਭਗਤੀ ਕਰਕੇ ਭਗਤੀ ਕਰਕੇ ਮੈਂ ਆਪਣੀ ਸ਼ਕਤੀ ਨਾਲ ਜ਼ਿਆਦਾ ਦੇਰ ਜਿਉਂਦਾ ਰਹਿ ਜੂ ਇਹ ਵੀ ਗਲਤ ਹੈ ਜੇ ਕੋਈ ਕਹੇ ਮੈਂ ਆਪਣੀ ਮਰਜ਼ੀ ਨਾਲ ਛੇਤੀ ਮਰ ਜੂ ਇਹ ਵੀ ਗਲਤ ਹੈ ਕਿਉਂਕਿ ਜੰਮਣਾ ਮਰਨਾ ਹੁਕਮ ਹੈ ਆਦਮੀ ਦੀ ਸ਼ਕਤੀ ਦੇ ਵਿੱਚ ਕੁਝ ਹੁੰਦੀ ਹੋਣੀ ਜੋਰ ਨਾ ਰਾਜ ਮਾਲ ਮਨ ਸੋਰ ਜੋਨ ਰਾਜ ਰਾਜ ਕੋਈ ਆਪਣੀ ਸ਼ਕਤੀ ਨਾਲ ਨਹੀਂ ਪ੍ਰਾਪਤ ਕਰ ਸਕਦਾ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਹੁਕਮ ਹੈ ਉਹ ਮਾਲ ਵੀ ਆਪਣੀ ਪ੍ਰਾਪਤੀ ਨਾਲ ਨਹੀਂ ਕਰ ਸਕਦਾ ਰਾਜ ਮਾਲ ਜਿਹਦਾ ਮਨ ਦੇ ਵਿੱਚ ਛੋਰ ਹੈ ਨਾ ਜਿਹਦੇ ਖਾਤਰ ਮਨ ਤੜਫਦਾ ਹਰ ਵਕਤ ਛੋਰ ਪਾਉਂਦਾ ਰੌਲਾ ਪਾਉਂਦਾ ਵੀ ਮੈਂ ਆ ਕਰ ਮੈਂ ਆ ਕਰ ਦੂ ਰਾਜਮਾਲ ਦਾ ਹੀ ਮਨ 'ਚ ਛੋਰ ਹੈ ਨਾ ਤੂੰ ਆਪਣੀ ਸ਼ਕਤੀ ਨਾਲ ਨਹੀਂ ਪ੍ਰਾਪਤ ਕਰ ਸਕਦਾ ਕੁਝ ਵੀ ਛੋਰੇ ਹੀ ਹੈ ਦਾ ਰੌਲਾ ਦਾ ਜਿੰਨਾ ਮਰਜ਼ੀ ਪਾਈ ਜਾ ਪਰ ਇਹਦੇ ਨਾਲ ਰੌਲੇ ਨਾਲ ਪ੍ਰਾਪਤੀ ਕੁਝ ਨਹੀਂ ਰਾਜ ਔਰ ਮਾਨ ਦਾ ਮਨ ਚ ਸ਼ੋਰ ਹੈ ਸ਼ੋਰ ਹੈ ਰਹੂਗਾ ਜੋਰ ਹੈ ਜਿਹੜਾ ਸ਼ੋਰ ਦਾ ਜੋਰ ਹੈ ਨਾ ਤੇਰਾ ਇਹਦੇ ਨਾਲ ਪ੍ਰਾਪਤੀ ਨਹੀਂ ਹੈ ਜੋਰ ਨਾਲ ਸੁਰਤੀ ਗਿਆਨ ਵਿਚਾਰ ਗਿਆਨ ਵਿਚਾਰ ਜੇ ਸੁਣਨੀ ਨੂੰ ਟਿਕਾ ਲੈਣਾ ਔਰ ਗਿਆਨ ਵਿਚਾਰ ਕਰਨੀ ਇਹ ਵੀ ਮਨੁੱਖੀ ਬੁੱਧੀ ਦੇ ਜ਼ੋਰ ਤੋਂ ਪਰੇ ਜਿੰਨਾ ਜਰ ਕਿਰਪਾ ਨਹੀਂ ਮੰਗਦਾ ਐਕਸਟਰਾ ਬੁੱਧੀ ਉਹਦੇ ਕੋਲ ਨਹੀਂ ਆਉਂਦੀ ਐਕਸਟਰਾ ਪਾਵਰ ਨਹੀਂ ਆਉਂਦੀ ਉਹਦੀ ਮਿਹਰ ਨਹੀਂ ਹੁੰਦੀ ਉਹਨਾਂ ਜਰ ਗਿਆਨ ਵਿਚਾਰ ਹੋਏ ਨਹੀਂ ਗੁਰਬਾਣੀ ਦੀ ਵਿਚਾਰ ਵੀ ਨਹੀਂ ਹੋ ਸਕਦੀ ਜੇ ਆਪਣੇ ਲੈਵਲ ਤੇ ਕਰਨਗੇ ਜਿਵੇਂ ਵਿਦਵਾਨ ਕਰਦੇ ਨੇ ਗੁਰਬਾਣੀ ਨੂੰ ਸਮਝ ਨਹੀਂ ਸਕਦੇ ਜੋਰ ਆਪਣੀ ਬੁੱਧ ਬਲ ਦੀ ਗੱਲ ਹੈ ਜਿੱਥੇ ਜੋਰ ਲਵਾਈ ਹੈ ਉਥੇ ਉਤਾਰ ਗੁਰਦਵਾਰ ਤੈਨੂੰ ਦੇਤਾ ਜੇ ਤੂੰ ਕਹੇ ਮੈਂ ਇਹਦੇ ਜੋਰ ਨਾਲੇ ਜਨਤਾ ਕੇ ਬਸ ਕੁਛ ਨਹੀਂ ਕੁਛ ਨਹੀਂ ਗੁਰਬਾਣੀ ਨੂੰ ਸਮਝਣ ਵਾਸਤੇ ਦਿੱਤਾ ਹੈ ਕਿ ਦੱਸਿਆ ਕਿਰਪਾ ਬੰਦ ਨਾਨਕ ਨਦਰੀ ਪਾਈ ਹੈ ਉੱਪਰ ਆਇਆ ਸੀ ਪੂਰੀ ਬੜੀ ਪੌੜੀ ਨਾਲ ਲੇਟਣਾ ਹੈ ਸਾਰੀ ਗੱਲ ਉੱਪਰਲੀ ਆ ਰੇ ਕੋਈ ਨੇ ਨਾਨਕ ਨਦਰੀ ਆਇਆ ਇੱਥੇ ਐਂਡ ਕੀਤਾ ਨਦਰੀ ਪਾਈ ਹੈ ਕੂੜੀ ਕੂੜਾ ਇਹ ਕੂੜੇ ਜਿਹੜੇ ਨੇ ਇਹ ਛੇਕੀਆਂ ਮਾਰਦੇ ਨੇ ਐਵੇਂ ਹੀ ਖਾਮ ਖਾ ਫਲਾਣੇ ਨੇ ਕਰਤਾ ਢਮਕੇ ਨੇ ਕਰਤਾ ਉਹ ਸਾਡੇ ਗੁਰੂ ਨੇ ਉਹ ਕਰਤਾ ਫਲਾਣੇ ਸੰਤ ਨੇ ਇਹ ਸਭ ਇਹਨਾਂ ਦੀਆਂ ਗਪੌੜੇ ਨੇ ਇਹ ਹੀ ਸਾਖੀਆਂ ਲਿਖੀਆਂ ਹੋਈਆਂ ਨੇ ਬਾਅਦ ਦੇ ਵਿੱਚ ਬੜੇ ਬੜੇ ਗਪੌੜੇ ਮਾਰ ਦਿੰਦੇ ਹੁੰਦੇ ਨੇ ਜਿਹੜੇ ਉਹਨਾਂ ਦੇ ਸੱਤੇ ਰੋਟੀ ਖਾਂਦੇ ਨੇ ਕੂੜੀ ਕੂੜੇ ਜਿਹੜੇ ਨੇ ਨਾ ਇਹ ਐਵੇਂ ਛੇਕੀ ਹੀ ਮਾਰਦੇ ਨੇ ਗੱਲਾਂ ਹੀ ਕਰਦੇ ਨੇ ਇਹਨਾਂ ਗੱਲਾਂ 'ਚ ਕੋਈ ਸਚਾਈ ਨਹੀਂ ਹੁੰਦੀ ਇਸ ਕਰਕੇ ਇਹ ਬਾਣੀ ਕੱਲੀ ਸੱਚੀ ਬਾਣੀ ਹੈ ਬਾਕੀ ਸਾਰੇ ਗ੍ਰੰਥ ਸੱਚੇ ਹੀ ਨਹੀਂ ਜੋ ਕੁਝ ਗੁਰਬਾਣੀ 'ਚ ਲਿਖਿਆ ਸੱਚੀ ਬਾਣੀ ਤੇ ਜੇ ਇਹ ਸੱਚੀ ਹੈ ਬਾਕੀ ਕੀ ਨੇ ਫਿਰ ਇਹ ਝੂਠੀਆਂ ਕੱਚੀ ਕੱਚੀਆਂ ਗੱਲਾਂ ਨੇ ਸਭ ਝੂਠੀਆਂ ਗੱਲਾਂ ਨੇ ਸਭ ਇਹ ਤਾਂ ਦਲੀਲ ਹੈ ਹਰ ਗੱਲ ਤੇ ਪੈਰ ਪੈਰ ਤੇ ਦਲੀਲ ਉਹਨਾਂ ਕੋਲ ਦਲੀਲ ਕੋਈ ਸਰਵ ਸ਼ਕਤੀਮਾਨ ਵੀ ਕਹਿੰਦੇ ਨੇ ਬਸ ਵਿੱਚ ਵੀ ਉਸ ਨੂੰ ਕਰਨਾ ਸਰਵ ਸ਼ਕਤੀਮਾਨ ਵੀ ਹੋਇਆ ਬਸ ਵਿੱਚ ਵੀ ਉਸ ਨੂੰ ਕਰਨਾ ਸਰਵ ਸ਼ਕਤੀਮਾਨ ਦਾ ਤੂੰ ਹੋਇਆ ਉਹ ਕਹਦਾ ਰਹੇ ਕਿ ਉਹਦੇ ਦਾ ਰਿਸ਼ਮਾ ਨੱਥ ਪਾ ਲੈਣੀ ਹੈ ਤੁਸੀਂ ਜਾਂ ਬਾਂਦਰ ਮੋਗਲ ਚ ਰੱਸੀ ਪਾ ਲੈਣੀ ਹੈ ਉਹਨਾਂ ਚਾਹਣਾ ਤੁਸੀਂ ਤੇ ਉਹ ਨਾਥ ਨਾ ਰਿਹਾ ਨਾਥ ਆਵੇ ਤੁਸੀਂ ਬਣ ਗਏ ਔਰ ਭਗਤੀ ਫਿਰ ਵੀ ਕਰੀ ਜਾਂਦੇ ਨੇ ਫਿਰ ਭਗਤੀ ਕਿਹਦੀ ਕਰਦੇ ਮਾਲਾ ਫੇਰ ਨਹੀਂ ਛੱਡੀ ਰੱਬ ਬਸ ਵਿੱਚ ਵੀ ਆ ਫਿਰ ਮਾਲਾ ਕਿਹਦੀ ਫੇਰਦੇ ਹੋ ਮਾਲਾ ਵੀ ਨਹੀਂ ਛੱਡੀ ਸਮਾਧੀ ਵੀ ਨਹੀਂ ਛੱਡੀ ਕਿੱਡਾ ਫਰਾਡ ਹੈ ਕਿੱਡੇ ਝੂਠੇ ਨੇ ਫਿਰ ਤੁਹਾਨੂੰ ਮਾਲਾ ਦੀ ਕੀ ਰੋਲ ਹੈ ਰੱਬ ਦਾ ਤੁਸੀਂ ਬਚ ਕਰ ਲਿਆ ਫਿਰ ਕਿਹਦੇ ਖਾਤਰ ਹੋਰ ਰੱਬ ਤੋਂ ਉੱਪਰ ਵੀ ਆ ਕੁਝ ਜਿਹਨੂੰ ਬਚ ਕਰਨਾ ਕੋਈ ਜਵਾਬ ਨਹੀਂ ਝੂਠੇ ਜੋ ਹੈ ਪਰ ਇਹ ਗੱਲ ਪੁੱਛੇ ਕੌਣ ਕਹੇ ਕੌਣ ਲੋਕ ਤਾਂ ਡਰਦੇ ਨੇ ਉਹਨਾਂ ਤੇ ਵੀ ਤਾਂ ਸਰਾਫ ਨਾ ਦੇ ਦੇਣ ਸੰਤਾਂ ਨੂੰ ਕੁਝ ਕਹੀਦਾ ਨਹੀਂ ਨਿੰਦਿਆ ਨਹੀਂ ਕਰੀਦੀ ਡਰਾਏ ਹੋਏ ਨੇ ਲੋਕ ਡਰਾ ਕੇ ਰੱਖਦੇ ਨੇ ਨੌਵੇਂ ਪਾਸ਼ਾ ਨੇ ਕਿਹਾ ਪਾਇ ਕਾਹੂ ਕੋ ਦੇਤਨਾ ਅਸੀਂ ਨਹੀਂ ਡਰਾਉਂਦੇ ਕਿਸੇ ਨੂੰ ਅਸੀਂ ਤਾਂ ਡਰ ਚੱਕਦੇ ਹਾਂ ਜਿਹੜਾ ਡਰ ਪਾਇਆ ਝੂਠੇ ਨੇ ਡਰ ਚੱਕਦੇ ਆ ਪੈ ਕਾਹੋਂ ਕੋ ਦੇਤ ਨਹਿ ਨਹਿ ਪਾਇਵਾਨ ਤਾਂ ਨਾ ਸਾਨੂੰ ਇਹਨਾਂ ਦੇਵੀ ਦੇਵਤਾਂ ਦਾ ਡਰ ਹੈ ਜਿਹੜੇ ਡਰ ਪਾਉਂਦੇ ਨੇ ਡਰ ਸਾਨੂੰ ਕੋਈ ਨਹੀਂ ਜੋਨ ਸੁਤੀ ਗਿਆਨ ਵਿਚਾਰ ਸੁਤੀ ਨੂੰ ਬੰਨ ਲੈਣਾ ਟਿਕਾ ਲੈਣਾ ਸਾਡੇ ਵਸਤੀ ਗੱਲ ਨਹੀਂ ਸਿੱਧੇ ਸਮਾਧੀ ਦੀ ਸੁਰਤੀ ਟਿਕਾਉਂਦੇ ਨੇ ਨਾ ਟਿਕਦੀ ਨਹੀਂ ਫਿਰ ਟਿਕਦੀ ਕਿਉਂ ਨਹੀਂ ਟਿਕਦੀ ਕਿਉਂ ਬੁੱਧੀ 'ਚ ਨਹੀਂ ਹੈ ਬਲ ਸੁਰਤੀ ਨੂੰ ਟਿਕਾ ਲਵੇ ਬੁੱਧੀ 'ਚ ਬਲ ਕਦੋਂ ਮਿਲੂਗਾ ਕੁਰਬਾਨੀ ਸਮਝੇ ਤੇ ਮੰਨੇ ਤੇ ਮਰ ਭਾਉ ਕੀਤੇ ਤੇ ਫਿਰ ਟਿਕ ਸਕਦੀ ਵਰਨਾ ਨਹੀਂ ਟਿਕ ਸੁਰਤੀ ਨਾ ਸੁਰਤੀ ਨਾ ਗਿਆਨ ਵਿਚਾਰ ਜੇ ਕੋਈ ਕਹੇ ਮੈਨੂੰ ਸਮਝ ਆ ਜਾਊਗੀ ਬਾਣੀ ਆਪਣੇ ਲੈਵਲ ਤੇ ਬਿਲਕੁਲ ਗਲਤ ਜਿੰਨਾ ਜਰ ਹੱਥ ਖੜੇ ਨਹੀਂ ਕਰਦਾ ਸਮਝ ਆਉਂਦੀ ਹੋਣੀ ਇਸ ਕਰਕੇ ਕਿਰਪਾ ਦੀ ਗੱਲ ਵਾਰ-ਵਾਰ ਹੈ ਕਿਰਪਾ ਦੀ ਗੱਲ ਵਾਰ-ਵਾਰ ਹੈ ਕੋਈ ਨਦਰੀ ਕਰਮ ਪਵੇ ਨਿਸ਼ਾਨ ਕਰਮ ਬਖਸ਼ਿਸ਼ ਹੈ ਪਹਿਲਾਂ ਉਹ ਮਿਹਰ ਹੋਵੇ ਬਖੇ ਨਿਮਰਤਾ ਇਹਦੇ ਚ ਉਹ ਮੰਨ ਲਵੇ ਤੇਰੀ ਨਿਮਰਤਾ ਨੂੰ ਦਰਗਾਹ ਪ੍ਰਮਾਣ ਹੋ ਜਵੇ ਨਿਮਰਤਾ ਫੇਰ ਉਹ ਬਖਸ਼ਿਸ਼ ਕਰੇ ਜੇ ਨਿਮਰਤਾ ਮੰਨ ਵੀ ਜਨਾ ਚ ਲਵੇ ਜਨਾ ਚ ਦੇਵੇ ਨਾ ਕੁਝ ਮਿਲੇ ਹੀ ਨਾ ਜਨਾ ਚ ਇਸ ਕਰਕੇ ਐਕਸਟਰਾ ਤਾਕਤ ਦਿੰਦਾ ਬੁੱਧ ਨੂੰ ਥੋੜੀ ਜਿਹੀ ਤਾਂ ਸਮਝ ਆਉਂਦੀ ਹੈ ਥੋੜੀ ਥੋੜੀ ਤਾਕਤ ਇਹਦੀ ਵਧੀ ਜਾਂਦੀ ਹੈ ਥੋੜੀ ਥੋੜੀ ਤਾਕਤ ਉਹ ਆਪਣੀ ਤਾਕਤ ਉਹ ਆਪਣੀ ਉਹਨੇ ਕਲਾ ਨਾਲ ਵਰਤਾਉਂਦਾ ਕਲਾ ਨਾਲ ਵਰਤਾਉਂਦਾ ਤਾਂ ਸਮਝ ਆਉਂਦੀ ਕੁਝ ਇਹਦੀ ਕਲਾ ਕੁਝ ਉਹਦੀ ਕਲਾ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਜੋਰ ਨਾਲ ਜੁਗਤੀ ਸੰਸਾਰ ਦੇ ਵਿੱਚੋਂ ਭਗਤੀ ਕੋਈ ਜਿੰਨੀਆਂ ਵੀ ਭਗਤੀਆਂ ਨੇ ਜੋਰ ਕੋਈ ਐਸਾ ਨਹੀਂ ਜਿਹਦੇ ਨਾਲ ਛੁੱਟੇ ਇਹ ਜੋਰ ਦੀ ਗੱਲ ਕੌਣ ਕਰਦੇ ਨੇ ਵਿਸ਼ਨੂੰ ਭਗਤ ਕਰਦੇ ਕਿਉਂਕਿ ਰਾਜ ਹੈ ਰਾਜ ਵਿੱਚ ਜ਼ੋਰ ਹੈ ਜੋਗੀਆਂ ਦੀ ਜੁਗਤੀ ਦੋਏ ਮਤਾਂ ਖੰਡਣ ਕਰਦੀ ਨਾ ਜ਼ੋਰ ਨਾਲ ਨਾ ਜੁਗਤੀ ਨਾਲ ਦੋਹਾਂ 'ਚ ਸੰਸਾਰ ਦੀ ਕੋਈ ਜੁਗਤੀ ਕੀ ਹੈ ਜੁਗਤੀ ਆਪਣੀ ਬੁੱਧੀ ਦੀ ਕਲਾ ਹੈ ਆਪਣੀ ਕਲਾ ਆਪਣਾ ਹੁਨਰ ਆਪਣੀ ਚਤਰਾਈ ਦੋਹਾਂ ਚੀਜ਼ਾਂ ਨੂੰ ਨਹੀਂ ਛੱਡ ਸਾਇੰਦਾਨ ਜੋ ਮਰਜ਼ੀ ਬਣਾ ਲੈਣ ਮਾਇਆ ਪਾਰ ਕਰਕੇ ਦਿਖਾ ਦੇਣ ਬਾਦ ਪਾਰ ਜਾ ਦੇ ਸਕਦੇ ਇਹਨਾਂ ਦਾ ਟਾਰਗੇਟ ਹੀ ਮਾਇਆ ਤੋਂ ਪਾਰ ਜਾਣ ਦਾ ਮਾਇਆ ਤੋਂ ਪਾਰ ਜਾਣਾ ਜੋਰ ਔਰ ਜੁਗਤੀ ਦੋਹਾਂ ਦੇ ਬਾਹਰ ਹੈ ਜੁਗਤੀ ਜੋਗੀਆਂ ਦੀ ਹੈ ਜਿਹੜੇ ਨਾਮ ਜਪਣ ਦੀ ਯੁਗਤੀ ਕਹਿੰਦੇ ਨੇ ਬਤਾ ਲੈਣਗੇ ਸੰਤ ਉਹ ਵੀ ਰਗੜੇ ਗਏ ਇੱਥੇ ਸਭ ਰਗੜੇ ਹੋਏ ਨੇ ਸਭ ਚੋਰ ਹਰਾਮ ਖੋਰ ਨੇ ਚੋਰ ਹਰਾਮ ਖੋਰ ਕਿਉਂ ਨੇ ਗੁਰਬਾਣੀ ਤੋਂ ਉਲਟ ਗੱਲ ਕਹਿੰਦੇ ਕਿਸੇ ਹੋਰ ਮਤ ਦੀਆਂ ਗੱਲਾਂ ਚੋਰੀ ਕਰਕੇ ਗੁਰਮਤ ਦੇ ਵਿੱਚ ਫਿੱਟ ਕਰਦੇ ਨੇ ਲਿਆ ਕੇ ਕਾਦੇ ਵਾਸਤੇ ਰੋਟੀ ਵਾਸਤੇ ਹਰਾਮ ਖੋਰੀ ਵਾਸਤੇ ਕਰਕੇ ਨਹੀਂ ਨਾ ਖਾਂਦੇ ਜਿਹੜਾ ਆਦਮੀ ਆਪਣੇ ਦਸਾਂ ਨੌਂ ਦੀ ਕਮਾਈ ਕਰਕੇ ਨਹੀਂ ਖਾਂਦਾ ਉਹਨੂੰ ਹਰਾਮ ਖੋਰ ਕਹਿੰਦੇ ਨੇ ਦੂਏ ਦੀ ਜੇਬ ਤੇ ਜਗਾ ਰੱਖੇ ਖੋ ਰਹੇ ਹੋ ਨਾ ਕਿਰਤਕਾਰ ਕਰਕੇ ਖਾਣਾ ਹਰਾਮ ਖੋਰੀ ਹੈ ਜੁਗਤੀ ਔਰ ਜ਼ੋਰ ਦੋਹਾਂ ਚੀਜ਼ਾਂ ਦੇ ਵਿੱਚ ਦੋਹਾਂ ਦੋਏ ਚੀਜ਼ਾਂ ਸੰਸਾਰ ਤੋਂ ਛੁਟਕਾਰਾ ਨਹੀਂ ਕਰਾ ਸਕਦੀ ਦੋਏ ਮਤ ਸੀ ਇੱਕ ਵਿਸ਼ਨੂੰ ਨੂੰ ਮੰਨਣ ਵਾਲੇ ਨੇ ਵੈਸ਼ਣਵ ਮਤ ਵਾਲੇ ਨੇ ਇੱਕ ਸ਼ਿਵ ਸ਼ੈਵ ਭਗਤ ਨੇ ਦੋਈ ਮਤਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਬੁੱਧ ਮਤ ਹੈ ਇਹ ਦੋਹਾਂ ਦਾ ਹੈ ਗਿਆਨ ਵੀ ਪੜਦੇ ਆ ਬੜੇ ਬੁੱਧ ਨੇ ਜਟਾ ਵੀ ਰੱਖੀਆਂ ਇੱਕੋ ਬਣਾਉਣਾ ਚਾਹੁੰਦਾ ਸੀ ਦੋਹੇ ਧਰਮਾਂ ਨੂੰ ਬੜਿਆ ਹੀ ਨਹੀਂ ਰਿਹਾ ਕੋਈ ਵੀ ਦੋਹਾਂ ਤੇ ਵਿਸ਼ਵਾਸ ਕਰਦਾ ਸੀ ਸਰ ਗ੍ਰੰਥ ਪੜ੍ਹੇ ਉਹਨਾਂ ਜੋ ਕੁਝ ਨਹੀਂ ਮਿਲਿਆ ਮਿਲਣਾ ਉਹ ਕੀ ਸੀ ਕਲੀਅਰ ਨਹੀਂ ਹੋਇਆ ਭਗਵਾਨ ਕੀ ਹੈ ਪਰਮੇਸ਼ਰ ਕੀ ਹੈ ਕਲੀਅਰ ਹੁੰਦਾ ਹੀ ਨਹੀਂ ਸਿਮਰਤੀ ਖਿਆਸਨ ਤਾਂ ਕਲੀਅਰ ਹੁੰਦਾ ਨਹੀਂ ਉਹ ਤਾਂ ਉਲਝ ਉਸੇ ਸਤ ਸਮਾਧੀ ਜੋ ਨਹੀਂ ਕੁਝ ਮਿਲਿਆ ਗ੍ਰੰਥਾਂ ਜੋ ਨਹੀਂ ਕੁਝ ਮਿਲਿਆ ਜੇ ਕਿਸੇ ਨੇ ਪੁੱਛਿਆ ਭਗਵਾਨ ਚੁੱਪ ਕਰ ਗਿਆ ਚੁੱਪੇ ਕਰਦਾ ਵਿਚਾਰਾ ਹੋਰ ਕੀ ਕਰਦਾ ਸੀਮਤ ਕਿੱਥੇ ਤੱਕ ਰਹਿ ਗਿਆ ਸੰਸਾਰੀ ਸੁਖ ਤੱਕ ਸੰਸਾਰੀ ਸੁਖ ਤੱਕ ਦਾ ਗਿਆਨ ਦਿੱਤਾ ਲੋਕਾਂ ਨੂੰ ਸੰਸਾਰੀ ਸੁਖ ਕਿਵੇਂ ਘਰ ਰਹਿ ਕੇ ਸੋਈ ਉਪਦੇਸ਼ ਹੈ ਹੋਰ ਕੀ ਪਰਲੋਕ ਦੀ ਗੱਲ ਨਹੀਂ ਕਰਦਾ ਪਰਲੋਕ ਦੀ ਗੱਲ ਨਹੀਂ ਬੁੱਧ ਹੈ ਬਿਲਕੁਲ ਵੀ ਨਹੀਂ ਇਸ ਕਰਕੇ ਬੁੱਧ ਨੂੰ ਕਹਿੰਦੇ ਨੇ ਆਤਮਾਰ ਪਰਮਾਤਮਾ ਨੂੰ ਮੰਨਦਾ ਹੀ ਨਹੀਂ ਮੰਨਦਾ ਤਾਂ ਸੀ ਖੋਜਦਾ ਵੀ ਸੀ ਮਿਲਿਆ ਨਹੀਂ ਇਹ ਨਹੀਂ ਕਿਹਾ ਮੈਨੂੰ ਮਿਲਿਆ ਨਹੀਂ ਕਿਹਾ ਮੈਂ ਇਹ ਖੋਜਣ ਗਿਆ ਸੀ ਕਿਹਾ ਨਹੀਂ ਰਜਨੀਸ਼ ਉਹਦੀ ਗੱਲ ਕਰ ਰਿਹਾ ਮਹਾਰਾਮੀ ਰਜਨੀਸ਼ ਸਾਰਿਆਂ ਨੇ ਜੱਟ ਕਰਦਾ ਰਜਨੀ ਰਜਨੀਸ਼ ਦੀ ਦਲੀਲ ਲੈਂਦੇ ਨੇ ਜਿਹੜੇ ਮਹਾਰਾਮੀ ਨੇ ਜਿਨ੍ਹਾਂ ਰਜਨੀਸ਼ ਨਾਲ ਟੋਲਾ ਸੀ ਕਹਿ ਲਿਆ ਸੀ ਉਹ ਭਗਤ ਸੀ ਕੋਈ ਜਿਹੜੇ ਉਹਦੇ ਚੇਲੇ ਤੋਂ ਉਹਨਾਂ ਚ ਭਗਤ ਕੌਣ ਸੀ ਧਾਰਮਿਕ ਆਦਮੀ ਨਹੀਂ ਸੀ ਕੋਈ ਉਹ ਸਾਰੇ ਨਸ਼ਾ ਕਰਨ ਵਾਲੇ ਸੀ ਗੁੰਡਾਗਰਦੀ ਵਾਲੇ ਸੀ ਕੁਰਪਟ ਸੀ ਸਾਰੇ ਗੈਰ ਸਮਾਜਿਕ ਸੀ ਸਾਰੇ ਆਪ ਵੀ ਗੈਰ ਸਮਾਜਿਕ ਸੀ ਇਹਦੇ ਕਰਕੇ ਹਰ ਜਗ੍ਹਾ ਤੇ ਉਹਨੂੰ ਕੱਢ ਦਿੰਦੇ ਸੀ ਭਜਾਓ ਇਹਨੂੰ ਇੱਥੋਂ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ ਜਿਹਦੇ ਕੋਲ ਭਾਈ ਕੋਈ ਸ਼ਕਤੀ ਹੋਵੇ ਦੇਖ ਲਵੇ ਵਰਤ ਕੇ ਜੇ ਨਹੀਂ ਵਿਸ਼ਵਾਸ ਇਸ ਗੱਲ ਤੇ ਔਰ ਪਹਿਲਾਂ ਸਾਰਿਆਂ ਨੇ ਵਰਤ ਕੇ ਦੇਖੀ ਹੋਈ ਵੀ ਹੈ ਜਿਹਦੇ ਕੋਈ ਸ਼ਕਤੀ ਹੁੰਦੀ ਹੈ ਵਰਤ ਕੇ ਦੇਖ ਲੈਣਾ ਪਹਿਲਾਂ ਦੇਖੀਆਂ ਹੋਈਆਂ ਨੇ ਜੇ ਹੁਣ ਹੁਣ ਕਿਸੇ ਹੁਣ ਵਰਤ ਲਵੇ ਪਹਿਲਾਂ ਜਿਹਨਾਂ ਕੋਈ ਸ਼ਕਤੀਆਂ ਸੀ ਉਹਨਾਂ ਨੇ ਵਰਤੀਆਂ ਨੇ ਕੀ ਵਰਤੀਆਂ ਨੇ ਉਹ ਉੱਤਮ ਬਣ ਗਏ ਦੂਏ ਨੀਚ ਬਣਾਤੇ ਕਮਜ਼ੋਰ ਬਣਾਤੇ ਨਾ ਨੀਚ ਕਮਜ਼ੋਰਾਂ ਨੂੰ ਨੀਚ ਬਣਾਤਾ ਜਿਹੜੇ ਸ਼ਕਤੀ ਵਾਲੇ ਉੱਤਮ ਬਣ ਗਏ ਆ ਉੱਚੀਆਂ ਜਾਤਾਂ ਵਾਲੇ ਬਣ ਗਏ ਨਾਨਕ ਉੱਤਮ ਨੀਚ ਨਾ ਕੋਈ ਨਾ ਉੱਤਮ ਨੀਚ ਕੋਈ ਨਹੀਂ ਜਿਹਦੇ ਕੋਲ ਸੰਸਾਰੀ ਜਗਤੀ ਆ ਜਾਂਦੀ ਆਪਣੇ ਆਪ ਨੂੰ ਉੱਤਮ ਮੰਨ ਲੈਂਦਾ ਦੂਏ ਨੂੰ ਨੀਚ ਕਹਿੰਦਾ ਕਮਜ਼ੋਰ ਨੂੰ ਇਹ ਉੱਤਮ ਨੀਚ ਨਹੀਂ ਹੈ ਗੁਰਬਾਣੀ ਦਰਗਾਹ ਚ ਉੱਤਮ ਨੀਚ ਨਹੀਂ ਹੈ ਹੋਰੇ ਤਾਂ ਉਤਮ ਨੀਚ ਕੋਈ ਨਹੀਂ ਜੋਰਾਵਰ ਜਿਹੜਾ ਹੈ ਆਪਣੇ ਆਪ ਨੂੰ ਪੂਜ ਕਹਿੰਦਾ ਸੰਸਾਰੀ ਸ਼ਕਤੀ ਵਾਲਾ ਉਹ ਸੰਸਾਰੀ ਸ਼ਕਤੀ ਦਾ ਜਿਹੜਾ ਬੈਲੈਂਸ ਵਿਗੜਿਆ ਆਇਆ ਉਹੀ ਕਰ ਰਹੇ ਨੇ ਰਿਜ਼ਰਵੇਸ਼ਨ ਨਾਲ ਠੀਕ ਹੋਰ ਕੀ ਕਰ ਰਹੇ ਨੇ ਸੰਸਾਰੀ ਬੈਲੈਂਸ ਵਿਗੜੇ ਇਹਨੂੰ ਠੀਕ ਕਰ ਰਹੇ ਨੇ ਪਰ ਇਹ ਵੀ ਠੀਕ ਨਹੀਂ ਹੋ ਰਿਹਾ ਹੁਣ ਉਹ ਸ਼ਕਤੀਸ਼ਾਲੀ ਉਹ ਲਈ ਜਾਂਦੇ ਨੇ ਗਰੀਬਾਂ ਨੂੰ ਉਹ ਵੀ ਨਹੀਂ ਪੁੱਛਦੇ ਇਹਨਾਂ ਵਿੱਚੋਂ ਜਿਹੜੇ ਸ਼ਕਤੀਸ਼ਾਲੀ ਹੋ ਗਏ ਉਹ ਕਹਿੰਦੇ ਅਸੀਂ ਵੀ ਖਾ ਲਈਏ ਦੂਏ ਗਰੀਬਾਂ ਨੂੰ ਅਸੀਂ ਵੀ ਨਾ ਪੁੱਛੀਏ ਆਪਣਿਆਂ ਨੂੰ ਉਹ ਵੀ ਨਹੀਂ ਪੁੱਛਦੇ ਜਿਹਦੇ ਕੋਲ ਸ਼ਕਤੀ ਆ ਜਾਂਦੀ ਹੈ ਦਿਮਾਗ ਉਹਦਾ ਖਰਾਬ ਹੋ ਜਾਂਦਾ ਜਿਹਨੇ ਹਰੀਜਨਾਂ ਦੇ ਆਗੂ ਨੇ ਉਹ ਕਹਿੰਦੇ ਸਾਡੇ ਮੁੰਡੇ ਅਸੀਂ ਉਹ ਰਹਿ ਗਏ ਦੂਏ ਥੱਲੇ ਰਹਿਣ ਉਹ ਕਿਹੜਾ ਨੂੰ ਪੁੱਛਦੇ ਨੇ ਆਦਮੀ ਸਾਰੇ ਇੱਕੋ ਨੇ ਸੋਚ ਕੋਈ ਹੀ ਰਹਿਣੀ ਖੁਦਗਰਜੀ ਸਭ ਚ ਸਭ ਚ ਰਹਿਣੀ ਹੈ ਉਹ ਅੱਜ ਵੀ ਖੁਦਗਰਜੀ ਹੋਈ ਹੋਈ ਹੈ ਜੀ ਦੂਰ ਚ ਉਹ ਸਿਰਫ ਵਰਤਦੇ ਨੇ ਵੋਟਾਂ ਵਾਸਤੇ ਉਹਨਾਂ ਨੂੰ ਥੋੜੀ ਬਹੁਤ ਉਹਨਾਂ ਦੀ ਰਾਇਤ ਵੀ ਕਰਦੇ ਨੇ ਨਾਲ ਜੋੜਨ ਵਾਸਤੇ ਹਕੀਕਤ ਇੱਕੋ ਜੀ ਹੋਈ ਦੋ ਕੋਈ ਫਰਕ ਨਹੀਂ ਨਾਨਕ ਉਤਮ ਨਹੀਂ ਚਲਾਉਂਦੇ ਨਾ ਉਤਮ ਕੋਈ ਨਾ ਨਹੀਂ ਉਤਮ ਨਹੀਂ ਜਿਕਾਦੇ ਨਾਲ ਇਸ ਤਰੀਕੇ ਨਾਲ ਸੰਸਾਰੀ ਆਦਮੀ 'ਚ ਕੋਈ ਉੱਤਮ ਨੀਚ ਨਹੀਂ ਹੈ ਉੱਤਮ ਨੀਚ ਕਾਲੇ ਨਾਲ ਉੱਤਮ ਨੀਚ ਦਾ ਨਾਮ ਨਾਲ ਹੈ ਨਾਨਕ ਨਾਵਾ ਆਵਾਜ਼ ਚਾਹੇ ਉੱਚ ਹੈ ਕਿੰਨਾ ਮਰਜੀ ਉੱਚ ਹੈ ਜੇ ਨਾਮ ਨਹੀਂ ਉਹ ਵੀ ਨੀਚ ਹੈ ਨਾਨਕ ਨਾਵਾ ਆਵਾਜ਼ ਖਸਮ ਸਾਰੇ ਤੇ ਜਿੰਨੀਆਂ ਵਤਾਂ ਨੇ ਖਸਮ ਨੂੰ ਨਹੀਂ ਜਾਣਦੀਆਂ ਵਿਸਰਿਆ ਹੋਇਆ ਹੈ ਸੱਚ ਵਿਸਰਿਆ ਹੋਇਆ ਸੱਚ ਸਭਨਾ ਦਾ ਖਸਮ ਹੈ ਜਿੰਨੀਆਂ ਮੱਤਾਂ ਨੇ ਸੱਚ ਵਿਸਾਰਿਆ ਹੋਇਆ ਸਭ ਕਮਜਾਤਾਂ ਨੇ ਜਿਵੇਂ ਔਰਤ ਨੂੰ ਅਸੀਂ ਕਮਜਾਤ ਕਹਿੰਦੇ ਹਾਂ ਨਾ ਉਹ ਔਰਤ ਕਮਜਾਤ ਹੈ ਜਿਹੜਾ ਆਪਣੇ ਪਤੀ ਨੂੰ ਵਿਸਾਰੀ ਫਿਰਦੀ ਹੈ ਹੋਰ ਬੰਦਿਆਂ ਤੇ ਅੱਖ ਰੱਖਦੀ ਹੈ ਨਿਗਾਹ ਰੱਖਦੀ ਹੈ ਕਮਜਾਤ ਹੈ ਜਿਵੇਂ ਅਸੀਂ ਕਮਜਾਤ ਲਫ਼ਜ਼ ਵਰਤਿਆ ਹੈ ਉਹ ਨਾ ਭਗਤੀਆਂ ਦੇ ਖਿਲਾਫ ਵਰਤਿਆ ਹੈ ਔਰਤ ਜਿੱਥੇ ਆਈ ਹੈ ਭਗਤੀਆਂ ਦੇ ਪ੍ਰਤੀਕ ਆਈ ਹੈ ਤੇਰੀ ਅਚਰਤਾ ਦਾ ਮਤਲਬ ਹੈ ਬਾਕੀ ਮਤਾਂ ਨੇ ਹੋ ਸੰਤ ਸਮੂਹ ਅਨੇਕ ਮਤੀ ਕੇ ਅਨੇਕ ਮਤਾਂ ਜੋ ਚਾਰ ਚਾਰ ਮਤਾਂ ਦੇ ਚਰਤ ਲਿਖੇ ਨੇ ਮਤਾਂ ਨੇ ਇਹ ਤੋਂ ਇੱਥੇ ਵੀ ਡੇਰੇ ਅੱਡਣ ਖੁੱਲੇ ਬੈਠੇ ਨੇ ਬੁਲੇਰੀਆਂ ਉਹਨਾਂ ਨੇ ਗਲੀ ਗਲੀ 'ਚ ਪੁੱਛਿਆ ਦਿੰਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਉਹਨਾਂ ਦੇ ਭੇਦ ਖੁੱਲੇ ਗੱਲ ਕੀ ਹੁੰਦੀ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾ ਗੱਲ ਸ਼ੁਰੂ ਹੋਈ ਸੀ ਪਿੱਛੋਂ ਪਿਛਲੀ ਪੌੜੀ ਤੋਂ ਦੋਏ ਪੌੜੀਆਂ ਡਿਸਕਸ ਕਰਨ ਨੂੰ ਮੈਂ ਕਿਹਾ ਸੀ ਹੁਣ ਜੇ ਦੋਹਾਂ ਨੂੰ ਪੜਾ ਕੇ ਪੜਾਂਗੇ ਫਿਰ ਸਮਝਾਓ ਪਹਿਲੀ ਪੌੜੀ ਇਹਦਾ ਪਾਰਟ ਹੈ ਪਹਿਲਾਂ ਕੁਝ ਉਹ ਗੱਲ ਕਰੀ ਸੀ ਰਾਤੀ ਰੁੱਤੀ ਥਿਤੀ ਹੈ ਆਸਣ ਲੋਏ ਲੋਏ ਪੰਡਾਰ ਆਸਣ ਲੋਏ ਲੋਏ ਪੰਡਾਰ ਜੋ ਕੁਝ ਪਾਇਆ ਸੋ ਇੱਕ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਜਿੰਨੇ ਜਗ੍ਹਾ ਸ੍ਰਿਸ਼ਟੀ ਦੇ ਵਿੱਚ ਜੀਵ ਬੈਠੇ ਨੇ ਉਹਨੇ ਜਿੰਨੀਆਂ ਜੁਨੀਆਂ ਬਣਾਈਆਂ ਨੇ ਹਰੇਕ ਜਗ੍ਹਾ ਆਪ ਹੈ ਹਰੇਕ ਜਗ੍ਹਾ ਕਿਉਂ ਹੈ ਆਪ ਰਹਿਵਰ ਹੈ ਉਹ ਪੌੜੀ ਉਹਨੇ ਚੜਾਉਣੀ ਹੈ ਗਿਆਨ ਦੇਣ ਗੁਰੂ ਹੈ ਨਾ ਗੁਰ ਮੇਰਾ ਸੰਗ ਸਦਾ ਹੈ ਉਹ ਗੁਰਦੇਵ ਨਾਲ ਬੈਠਾ ਸ਼ਬਦ ਉਹਦੇ ਨਾਲ ਹਰ ਜਗ੍ਹਾ ਉਹ ਗੁਰਦੇਵ ਨੂੰ ਰਹਿਵਰ ਗੁਰਦੇਵ ਨੂੰ ਸ਼ਬਦ ਦਾ ਦੱਸ ਰਿਹਾ ਹੈ ਗੁਰਦੇਵ ਇਹਨੂੰ ਦੱਸ ਰਿਹਾ ਸ਼ਬਦ ਤੋਂ ਸੇਧ ਲੈ ਕੇ ਗੁਰਦੇਵ ਇਹਨੂੰ ਸੇਧ ਦੇ ਰਿਹਾ ਮੀਡੀਅਮ ਹੈ ਵਿਚਾਲੇ ਮਾਧਿਅਮ ਗੁਰਦੇ ਮਾਧਿਅਮ ਜਿੱਥੇ ਵੀ ਜੀ ਬੈਠਾ ਹੈ ਉੱਥੇ ਉਹ ਨਾਲ ਹੈ ਹਰ ਵਕਤ ਚਾਹੇ ਜੂਨ ਕੋਈ ਹੈ ਜੂਨ ਨਾਲ ਨਹੀਂ ਕੋਈ ਮਤਲਬ ਇਹਦਾ ਜੋ ਕੁਝ ਪਾਇਆ ਕਰ ਕਰ ਵੇਖਿਆ ਸਿਰਜਣਹਾਰ ਜੋ ਕੁਝ ਪਾਇਆ ਸੋਏ ਕਬਰ ਇਹਨਾਂ ਦੀ ਜਿਹੜੀ ਫਰਾਗ ਹੈ ਕੋ ਵਾਰ ਪਾਤੀ ਪਾਤੀ ਗਿਆਨ ਵੀ ਉਹਦੇ ਵਿੱਚ ਕੋ ਵਾਰ ਪਾਤਾ ਸਾਰਾ ਜਿਹੜਾ ਸ਼ਬਦ ਹੈ ਸਾਰੇ ਗਿਆਨ ਸਭ ਵਾਸਤੇ ਗਿਆਨ ਹੋਵੇ ਇੰਨੀਆਂ ਗੱਲਾਂ ਨੇ ਇੱਕੋ ਕੋਈ ਵਾਰ ਪਾਤੀਆਂ ਜਿਹੜੀ ਆਦਮੀ ਦੀ ਖੁਰਾਕ ਹੈ ਹਵਾ ਦੇ ਵਿੱਚ ਹੋਰ ਹੈ ਜਿਹੜੀ ਸੱਪ ਦੀ ਖੁਰਾਕ ਹੈ ਹੋਰ ਹੈ ਦਰਖਤ ਦੀ ਖੁਰਾਕ ਹੋਰ ਹੈ ਆਦਮੀ ਦੀ ਹੋਰ ਹੈ ਇੱਕੋ ਵਾਰ ਪਾਤਾ ਨਾ ਇੱਕੋ ਵਾਰ ਪਾਤੀ ਨਾ ਇਕੱਠੀ ਹੋ ਜਿੰਨੇ ਜੀਵ ਬਣਾਏ ਨੇ ਉਹਨਾਂ ਦੀ ਖੁਰਾਕ ਵੀ ਜਦੇ ਪਾਤੀ ਸਾਹ ਲੈਣ 'ਚ ਵੀ ਤਾਂ ਖੁਰਾਕ ਆ ਅੱਡ ਹੈ ਹਵਾ ਜੇ ਪਾਤੀ ਪਹਿਲਾਂ ਇਸ ਕਰਕੇ ਕੇਤਿਆਂ ਪਾਉਣ ਉਹਨਾਂ ਦਾ ਜੀਵਨ ਇਸ ਪਾਉਣ ਨਾਲ ਨਹੀਂ ਹੈ ਆਦਮੀ ਵਾਲੀ ਦਾ ਅਸੀਂ ਜਿਹਨੂੰ ਪ੍ਰਾਣ ਵਾਯੂ ਕਹਿੰਦੇ ਆ ਉਹ ਦਰਖਤ ਦੀ ਪ੍ਰਾਣ ਵਾਯੂ ਨਹੀਂ ਹੈ ਦਰਖਤ ਕਾਰਬਨ ਡਾਈਆਕਸਾਈਡ ਖਾਂਦਾ ਆਕਸੀਜਨ ਛੱਡਦਾ ਅਸੀਂ ਆਕਸੀਜਨ ਖਾ ਕੇ ਕਾਰਬਨ ਡਾਈਆਕਸਾਈਡ ਦੋਨਾਂ ਦੀ ਪ੍ਰਾਣ ਵਾਯੂ ਅਡਾਡ ਹੋ ਗਈ ਜਿਹੜੇ ਪ੍ਰਾਣ ਵਾਯੂ ਆਦਮੀ ਤੱਕ ਸੀਮਤ ਨੇ ਉਹਨਾਂ ਦਾ ਗਿਆਨ ਵੀ ਸੀਮਤ ਹੈ ਹੋ ਗਿਆ ਨਾ ਸੀਮਤ ਇਸ ਕਰਕੇ ਵਾਯੂ ਨੂੰ ਪ੍ਰਾਣ ਵਾਯੂ ਨਹੀਂ ਮੰਨਦਾ ਗੁਰੂ ਨਾਨਕ ਛੋਟੀ ਬੁੱਧੀ ਵਾਲਿਆਂ ਦੀ ਗੱਲ ਹੈ ਵਿਆਪਕ ਬੁੱਧੀ ਨਹੀਂ ਹੈ ਸੱਪ ਦੀ ਖੁਰਾਕ ਆਦਮੀ ਨੂੰ ਉਲਟ ਹੈ ਜੇ ਸਭ ਪਰ ਆਦਮੀ ਨੂੰ ਇਕੱਠੇ ਬੰਦ ਕਰ ਦਈਏ ਜਿਆਦਾ ਸਭ ਪਰ ਇੱਕ ਆਦਮੀ ਹੋਵੇ ਜਾਂ ਦੋ ਹੋਣ ਦੋਏ ਨਹੀਂ ਮਰਦੇ ਉਸੇ ਹਵਾ ਨਾਲ ਉਹਦੀ ਖਰਾਬ ਉਹਨੇ ਠੀਕ ਕਰ ਲੈਣੀ ਉਹਦੀ ਉਹਨੇ ਕਰ ਲੈਣੀ ਉਹਨੇ ਜਿਹੜੀ ਗਾਇ ਛੱਡੀ ਆਦਮੀ ਨੂੰ ਚਾਹੀਦੀ ਹਾਲਾਂਕਿ ਸੱਪ ਦੇ ਲੜੇ ਤੇ ਆਦਮੀ ਮਰ ਜਾਂਦਾ ਪਰ ਖੁਰਾਕ ਜਿਹੜੀ ਹਵਾ ਛੱਡਦਾ ਆਦਮੀ ਦਾ ਜੀਵਨ ਜੋ ਕੁਝ ਪਾਇਆ ਸੋ ਇੱਕ ਇਸ ਕਰਕੇ ਸਾਰੇ ਜੀਵ ਆ ਜ਼ਰੂਰੀ ਨੇ ਇੱਥੇ ਕਿਉਂ ਜ਼ਰੂਰੀ ਨੇ ਹੁਣ ਸਾਨੂੰ ਇੰਨੀ ਹੁਣ ਪਤਾ ਲੱਗਦਾ ਥੋੜਾ ਥੋੜਾ ਇੱਕ ਦੂਏ ਦੀ ਖੁਰਾਕ ਨੂੰ ਸਹੀ ਕਰਨ ਵਾਸਤੇ ਵੀ ਪੈਦਾ ਕੀਤੇ ਨੇ ਜੇ ਦਰਖਤ ਨਾ ਹੁੰਦੇ ਤਾਂ ਆਕਸੀਜਨ ਮੁੱਕ ਜਾਂਦੀ ਜੇ ਆਦਮੀ ਨਾ ਹੁੰਦੇ ਤਾਂ ਦਰਖਤ ਵੀ ਨਹੀਂ ਹੋ ਸਕਦੇ ਕਾਰਬਨ ਡਾਈਆਕਸਾਈਡ ਇਹਨਾਂ ਤੋਂ ਮਿਲਦੀ ਹੈ ਹਾਂਜੀ ਕਰ ਕਰ ਵੇਖਿਆ ਸਿਰਜਣਹਾਰ ਕਰ ਕਰ ਸਰਜਣ ਸਿਰਜਣਹਾਰ ਜਿੰਨੇ ਪੈਦਾ ਕੀਤੇ ਨੇ ਸਾਰਿਆਂ ਦਾ ਧਿਆਨ ਸਾਰਿਆਂ ਨੂੰ ਖਰਾਕ ਦੇਣੀ ਹੈ ਉਹਨਾਂ ਦਾ ਬੈਲੈਂਸ ਵੀ ਰੱਖਣਾ ਹੈ ਜੇ ਇਧਰੋਂ ਬੈਲੈਂਸ ਆਦਮੀ ਵਿਗਾੜਦਾ ਕੋਈ ਹੋਰ ਬੈਲੈਂਸ ਪੈਦਾ ਕਰ ਦਿੰਦਾ ਕਿਸੇ ਤਰੀਕੇ ਨਾਲ ਉਹਨੇ ਤਾਂ ਜਿਉਂਦੇ ਰੱਖਣਾ ਸਭ ਨੂੰ ਸਭ ਨੂੰ ਜਿਉਂਦੇ ਰੱਖਣਾ ਹੋਰ ਕੋਈ ਇੰਤਜ਼ਾਮ ਕਰ ਦਿੰਦਾ ਸਾਨੂੰ ਲੱਗਦਾ ਨਵੀਂ ਬਿਮਾਰੀ ਆ ਗਈ ਸਮਝ ਨਹੀਂ ਨਾ ਸੰਤੁਲਨ ਜਾਂ ਅਸੀਂ ਵਿਗਾੜਦੇ ਆ ਤਾਂ ਉਹਨੂੰ ਸੰਤੁਲਨ ਪੈਦਾ ਕਰਨ ਖਾਤਰ ਕੁਝ ਕਰਨਾ ਪੈਂਦਾ ਸਾਨੂੰ ਉਹਦੀ ਸਮਝ ਨਹੀਂ ਨਾਲ ਸੱਚੇ ਦੀ ਸੱਚੀ ਗੱਲ ਇਸ ਕਰਕੇ ਉਹ ਸੱਚੇ ਦੀ ਸੱਚੀ ਗੱਲ ਇਹ ਤਾਂ ਹੋ ਗਿਆ ਰਚਨਾ ਬਾਰੇ ਉਹਦੀ ਸ਼ਕਤੀ ਪਾਵਰ ਰੱਖੀ ਆ ਵੀ ਉਹ ਕੌਣ ਹੈ ਜਿਹਦੀ ਭਗਤੀ ਕਰਨੀ ਹੈ ਭਗਤੀ ਕਰਨ ਵਾਲੇ ਨੂੰ ਬਚ ਕਰਨ ਨੂੰ ਫਿਰਦੇ ਨੇ ਜੋਰ ਨਾਲ ਨਾਲ ਉਹ ਪਾਵਰਾਂ ਖੋਲ ਨੂੰ ਫਿਰਦੇ ਨੇ ਜੋਰ ਨਾਲ ਉਹ ਬਚ ਕਰਨ ਨੂੰ ਫਿਰਦੇ ਨੇ ਜੋਰ ਨਾਲ ਉਹ ਸਮਝਣ ਨੂੰ ਫਿਰਦੇ ਨੇ ਸਾਰੀਆਂ ਫਿਰਦੇ ਨੇ ਉਹ ਜਿਹਦੀ ਉਹ ਉੱਪਰ ਡੈਫੀਨੇਸ਼ਨ ਹੈ ਪੌੜੀ ਦਿੱਤੀ ਹੈ ਉਹਦੇ ਨਾਲ ਜੋਰ ਚੱਲ ਜੂ ਸਕਤੇ ਨਾਲ ਸ਼ਰੀਕਤ ਕੈਸੇ ਜਿਹਨੂੰ ਸ਼ਕਤਾ ਮੰਨਦੇ ਉਹਦੇ ਨਾਲ ਸ਼ਰੀਕਤ ਕਰਨੀ ਬੇਵਕੂਫੀ ਨਿਉ ਕੇ ਵਕਤ ਲਗਾਈਏ ਉਹਦੇ ਅੱਗੇ ਤਾਂ ਨੀਵਾ ਹੋ ਕੇ ਬਸ ਸਫਾਈ ਦਾ ਹੁੰਦਾ ਇਹ ਸਿਆਣਿਆਂ ਦੀ ਗੱਲ ਹੈ ਚਾਹੇ ਗੁਰਬਾਣੀ ਦੀ ਹੈ ਤਾਂ ਸਿਆਣੀ ਗੱਲ ਸਕਤੇ ਨਾਲ ਸ਼ਰੀਕਤ ਨਹੀਂ ਜਲਦੀ ਇੱਕ ਤੋਂ ਜੀਵੋਂ ਲੱਖ ਹੋਣਾ ਸ਼ਰੀਕਤ ਜਿਹੜਾ ਸ਼ਰੀਕਤ ਕਰਦਾ ਹੈ ਦੇਖੋ ਉਹ ਸਖਤ ਹੈ ਸ਼ਕਤੀਸ਼ਾਲੀ ਹੈ ਜਿਹੜਾ ਸ਼ਰੀਕਤ ਕਰਦਾ ਉਹਦਾ ਨਾਮ ਸਾਖਤ ਹੈ ਸ਼ਕਤੀਸ਼ਾਲੀ ਨਹੀਂ ਹੈ ਮੰਨਦਾ ਹੈ ਆਪਣੇ ਆਪ ਨੂੰ ਸ਼ਕਤੀਸ਼ਾਲੀ ਉਹਦਾ ਨਾਮ ਸਖਤਾ ਨਹੀਂ ਸਾਖਤ ਕਰਨਾ ਲੱਗ ਗਿਆ ਸਾਖਤ ਸ਼ਰੀਕ ਖੁਦਾ ਹੈ ਸਾਖਤ ਦਾ ਮਤਲਬ ਸ਼ਰੀਕ ਖੁਦਾ ਸਾਖਤ ਸੰਗਨ ਕੀਜੀਏ ਦੂਰ ਹੋ ਜਾਈਏ ਭਾਗ ਕਹਿੰਦੇ ਜੇ ਕਾਲੇ ਬਰਤਨ ਨੂੰ ਛੂਰੀਏ ਕਾਲੇ ਬਰਤਨ ਨੂੰ ਤਾਂ ਦਾਗ ਤਾਂ ਲੱਗਣੀ ਹੈ ਇਸ ਕਰਕੇ ਕਾਲੇ ਬਰਤਨ ਤੇ ਦੂਰ ਰਹੀਏ ਸਾਖਤ ਤੋਂ ਦੂਰ ਸਾਖਤ ਕਾਲੀ ਕੰਬਲੀ ਕਬੀਰ ਕਹਿੰਦੇ ਤੋਏ ਹੋਏ ਨੂੰ ਸੇਜਣਾ ਮਰਜੀ ਧੋ ਲੋ ਉਹ ਨਹੀਂ ਜਟਾ ਹੁੰਦਾ ਹੁੰਦਾ ਸਾਖਤ ਨਾਲ ਨਹੀਂ ਮਜਬੂਰੀ ਦਾ ਹੁੰਦਾ ਉਹਨੂੰ ਪੜਾਉਣ ਦੀ ਗੁਰਬਾਣੀ ਕੋਸ਼ਿਸ਼ ਨਹੀਂ ਕਰੀਦੀ ਸਖਤ ਵੀ ਉਹਨੇ ਬਣਾਏ ਹੋਏ ਨੇ ਰੱਖੇ ਉਹਨਾਂ ਦੀ ਵੀ ਲੋੜ ਹੈ ਟੀਮਾਂ ਦੋਏ ਹੁੰਦੀਆਂ ਨੇ ਦੋ ਟੀਮਾਂ ਬਿਨਾਂ ਗੇਮ ਨਹੀਂ ਚੱਲਦੀ ਸੰਸਾਰ ਦੀ ਖੇਡ ਕਿਵੇਂ ਚੱਲੂ ਜੇ ਦੋ ਟੀਮਾਂ ਨਾ ਹੋਵੇ ਇੱਕ ਜੀ ਜੀਵੋ ਲੱਖ ਹੋਵਾਂ ਲੱਖ ਹੋਵਾਂ ਲੱਖ 20 ਗਾਂ ਗਿਆ ਇੱਕ ਦੋ ਜੀਵੋ ਲੱਖ ਹੋਵੇ ਹੁਣ ਭਗਤੀ ਚੱਲ ਪਈ ਕਰਦਾ ਕੀ ਨੇ ਜੀਵ ਨਾਲ ਉਚਾਰਨ ਕਰਦੇ ਆਸੀ ਦੂਰੀ ਕੋਲ ਉੱਪਰ ਵੀ ਚਲੋ ਦੇਖ ਲਈ ਆਪਾਂ ਠੀਕ ਹੈ ਲੱਖ ਜੀਵਾਂ ਹੋ ਜਾਣ ਤੇਰੀ ਤਾਂ ਜੀਵੇ ਇੱਕ ਹੈ 20 ਲੱਖ ਵੀ ਹੋ ਜਵੇ ਉਹ ਜਗਦੀਸ਼ ਦੇ ਨਾਮ ਨੂੰ ਲੱਖ ਲੱਖ ਵਾਰ ਚਾਹੇ ਕਹੀ ਜਾ ਨਗਲਾ ਢੇੜਾ ਆਖੀਏ ਇੱਕ ਨਾਮ ਜਗਦੀਸ਼ ਇੱਕ ਨਾਮ ਜੀ ਇੱਕੋ ਹੀ ਨਾਮ ਜਪੀ ਜਾ ਚਾਹੇ ਤੂੰ ਨਾ ਲੱਖ ਜਾ ਤੇਰਾ ਇਕੱਠਾ ਦਾ 20 ਲੱਖ ਵਾਰ ਹੋ ਗਿਆ ਇੱਕ ਵਾਰ ਦਾ ਹੀ ਕੇਤਰਾ ਹੈ ਪਤ ਪਬੜੀਆਂ ਚੜੀਆ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਹੀ ਨਹੀਂ ਸੇ ਕੀੜੇ ਦੇ ਨੇ ਜਿਹੜੇ ਕੀੜੇ ਕੀੜਾ ਕੌਣ ਹੁੰਦਾ ਜਿਹੜਾ ਸਰੀਰ ਨਾਲ ਜੁੜਿਆ ਕੀੜਾ ਹੈ ਇਹ ਕੀੜਿਆਂ ਨੇ ਤਾਂ ਮੰਨ ਲਈਏ ਗੱਲ ਕੀੜਿਆਂ ਨੇ ਗੱਲ ਜਿਹੜੇ ਕੀੜੇ ਨੇ ਨਾ ਮਾਇਆ ਨਾਲ ਜੁੜੇ ਨੇ ਮਾਇਆ ਸਾਰੀ ਇਹਨਾਂ ਨੇ ਰੀਸ ਬਣ ਜੀ ਕੀਤਾ ਆਕਾਸ਼ ਕੀ ਜਿਹੜੇ ਆਕਾਸ਼ ਨਾਲ ਜੁੜੇ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਆਕਾਸ਼ ਨਾਲ ਤਾਂ ਹੰਸ ਜੁੜੇ ਹੋਏ ਨੇ ਜੋ ਨਿਰਾਕਾਰੀ ਲੋਕ ਨੇ ਉਹ ਆਕਾਸ਼ ਬਾਣੀ ਆਕਾਸ਼ ਨਾਲ ਜੁੜੇ ਹੁੰਦੇ ਨੇ ਜਿਹੜੇ ਕੀੜੇ ਨੇ ਜ਼ਮੀਨ ਨਾਲ ਜੁੜੇ ਹੁੰਦੇ ਐ ਮਿੱਟੀ ਨਾਲ ਸਰੀਰ ਨਾਲ ਜੁੜੇ ਸੁਣ ਗੱਲਾਂ ਆਕਾਸ਼ ਦੀ ਗੁਰਬਾਣੀ ਨੂੰ ਪੜ ਲਿਆ ਕੀੜੇ ਨੇ ਰੀਸ ਕਰ ਲਈ ਉਹ ਹੈ ਨਾਮ ਨੂੰ ਉਹ ਨਾਮ ਦੂਆ ਸਮਝ ਲਿਆ ਜਿਹੜਾ ਉਹਨਾਂ ਨੇ ਨਾਮ ਜਪਣ ਨੂੰ ਕਿਹਾ ਸੀ ਇਹਨੂੰ ਨਾਮ ਜਪਣਾ ਬਣਾ ਲਿਆ ਰੀਸ ਕਰਕੇ ਇਹ ਮਾਲਾ ਫਿਰ ਲੱਗੇ ਨਾਮ ਜਪਣ ਲੱਗੇ ਕੀਟਾਂ ਰੀਸ ਉਹਨਾਂ ਦਾ ਨਾਮ ਨਹੀਂ ਸਮਝੇ ਨਾਮ ਕੀ ਹੁੰਦਾ ਨਾਮ ਦਾ ਅਰਥ ਨਾਮ ਰੱਖ ਕੇ ਉਹਨੂੰ ਰੈਪੀਟੇਸ਼ਨ ਕਰਨ ਲੱਗੇ ਨੂੰ ਜਪਣਾ ਬਣਾ ਲਿਆ ਸੁਣ ਗੱਲਾਂ ਆਕਾਸ਼ ਕੀ ਕੀਤਾ ਹੈ ਰੀਸ ਉਹ ਆਕਾਸ਼ ਬਾਣੀ ਤੋਂ ਗੁਰਬਾਣੀ ਬਣੀ ਇਹ ਗੱਲਾਂ ਨੇ ਆਕਾਸ਼ ਕੀਆਂ ਗੱਲਾਂ ਨੇ ਗੁਰਬਾਣੀ ਜਿਹੜੀ ਬਾਣੀ ਹੈ ਆਕਾਸ਼ ਬਾਣੀ ਉਹਦੀਆਂ ਹੀ ਗੱਲਾਂ ਉਹਦੇ ਹੀ ਵਿਆਖਿਆ ਹੈ ਉਹਦੇ ਬਾਰੇ ਹੀ ਗੱਲਾਂ ਨੇ ਉਹਦੇ ਬਾਰੇ ਹੀ ਤੁਹਾਨੂੰ ਕੋਈ ਸਮਝਾਇਆ ਹੋਇਆ ਸਾਨੂੰ ਗਿਆਨ ਹੈ ਉਹਦਾ ਇਹ ਗਿਆਨ ਨੂੰ ਸੁਣ ਕੇ ਆਪਣੀ ਮਤ ਨਾਲ ਬਣਾ ਲਿਆ ਨਾ ਕੀਟਾ ਦੀ ਰੀਸ ਕੀਟਾ ਨੇ ਵੀ ਰੀਸ ਗੱਲ ਨਜ਼ਰੀ ਪਾਈ ਆ ਕੁੜੀ ਗੁੜੇ ਠੀਕ ਨਾਨ ਕਹਿੰਦਾ ਉਹਦਾ ਨਜ਼ਰੀ ਮਿਲਣਾ ਸੀ ਤੁਸੀਂ ਜੋਰ ਨਾਲ ਗਾਹਾਂ ਕਰਦੇ ਹੋ ਗਾਹਾਂ ਜੋਰ ਦੀ ਗੱਲ ਤਾਂ ਕੀਤੀ ਹੈ ਨਜ਼ਰੀ ਛੱਡ ਕੇ ਇਹ ਗੱਲ ਨਹੀਂ ਸਮਝੀ ਵੀ ਨਜ਼ਰੀ ਪਾਈ ਹੈ ਇਹ ਵੀ ਤਾਂ ਗੁਰਬਾਣੀ ਨੇ ਕਹੀ ਸੀ ਨਜ਼ਰੀ ਪਾਈ ਇਹ ਕਿਉਂ ਨਹੀਂ ਸੁਣੀ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੇ ਠੀਸ ਇਹ ਗੱਲ ਕਿਉਂ ਨਹੀਂ ਸੁਣੀ ਜੇ ਨਜ਼ਰੀ ਪਾਈ ਹੈ ਤਾਂ ਐਸਾ ਨਾਮ ਜਪਦੇ ਜੀ ਨਾ ਕਿਰਪਾ ਹੁੰਦੀ ਤੁਹਾਡੇ ਤੇ ਉਹ ਵਿਧੀ ਅਪਣਾਉਂਦੇ ਕਿਰਪਾ ਕਿਵੇਂ ਹੋਵੇ ਸਵਾਲ ਹੈ ਕਿਰਪਾ ਕਿਵੇਂ ਹੋਵੇ ਕਿਰਪਾ ਹੋਵੇ ਭਾਣੇ ਚ ਰਹੋ ਦੇ ਚ ਉਹਨੂੰ ਪ੍ਰੇਮ ਦੀਆਂ ਡੋਰੀਆਂ ਪਾ ਕੇ ਵਸ ਕਰਨ ਦਾ ਖਿਆਲ ਛੱਡ ਦੋ ਆਪਣੇ ਮਨ ਨੂੰ ਬਸ ਕਰੋ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਆਪਣਾ ਮਨ ਜਿੱਤਣ ਦੀ ਬਜਾਏ ਆਪਣੇ ਮਨ ਨੂੰ ਕਾਬੂ ਕਰਨ ਦੀ ਬਜਾਏ ਪਰਮੇਸ਼ਰ ਨੂੰ ਕਾਬੂ ਕਰਨ ਦੀ ਗੱਲ ਕਰਦੇ ਨੇ ਮਨੁੱਖ ਨੇ ਜਿਵੇਂ ਮੈਂ ਚਾਹਣਾ ਉਵੇਂ ਪਰਮੇਸ਼ਰ ਕਰੇ ਮੇਰੇ ਕਾਬੂ ਜੋ ਕੇ ਇਹ ਤਾਂ ਹੰਕਾਰ ਹੈ ਸਿੱਧਾ ਇਹ ਤਿੰਨ ਪੌੜੀਆਂ ਦੇ ਵਿੱਚ ਦੋ ਪੌੜੀਆਂ ਇਸ ਤਰੀਕੇ ਨਾਲ ਨੇ ਹਾਂਜੀ ਅਗਲੀ ਪੌੜੀ